ਤਾ ਸਾਰਗ ਮਹੱਲਾ ਪੰਜਵਾ ਮੇਰਾ ਮਨ ਬਾਸਵੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸਰੈ ਠਾਕੁਰ ਪਿਆਰੋ ਤਹਾਂ ਦੁਖ ਸਭ ਆਪਦ ਜਹਾਂ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਣ ਹਰ ਕਥਾ ਨਾ ਸੁਨੀਐ ਤਹ ਮਾ ਭਿਆਨ ਉਦਿਆਨਦ ਜਹਾਂ ਕੀਰਤਨ ਸਾਧ ਸੰਗਤ ਰਸ ਤਾ ਸਗਨ ਬਾਸ ਫਲਾਨਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਔਦ ਬਿਰਥਾਨਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨਦ ਸਰਨ ਸਰਨ ਸਰਨ ਪ੍ਰਪਾਵਾਂ ਦੀਜੈ ਸਾਧ ਸੰਗਤ ਕਿਰਪਾਨਦ ਨਾਨਕ ਪੂਰ ਰਹਿਓ ਹੈ ਸਰਬ ਮਹਿ ਸਗਲ ਗੁਣਾ ਬਿਦ ਜਾਨਦ ਸਾਰਗ ਮਹੱਲਾ ਪੰਜਵਾ ਆ ਮੋਹਿ ਰਾਮ ਭਰੋ ਸੋ ਪਾਏ ਜੋ ਜੋ ਸਰਨ ਪ੍ਰਯੋ ਕਰਨਾ ਤੇ ਤੇ ਭਵੈ ਤਰਾਏ ਰਹਾਓ ਸੁਖ ਸੋਇਓ ਅਰ ਸਾਜ ਸਮਾਇਓ ਸਾਧ ਸਾਗ੍ਰਹਿ ਗਵਾਏ ਜੋ ਚਾਹਤ ਸੋਈ ਹਰ ਕੀਓ ਮਨ ਬਾਛਿ ਫਲ ਪਾਏ ਹਿਰਦੈ ਜਪੋ ਨੇਤਰ ਧਿਆਨ ਲਾਵੋ ਸ਼੍ਰਮਨੀ ਕਥਾ ਸੁਨਾਏ ਚਰਨੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਮੋਲ ਨਾਮ ਹਰ ਛੋੜ ਨਾ ਕਤ ਹੋ ਜਾਏ ਕਮਨ ਉਪਮਾ ਕੌਣ ਵਡਾਈ ਕਿਆ ਗੁਣ ਕਹੋ ਰੀ ਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਤ ਦਸਾਏ ਸਾਰਗ ਮਹੱਲਾ ਪੰਜਵਾ ਓਏ ਸੁਖ ਕਾਸਿਓ ਵਰਨ ਸੁਨਾਵਤ ਅੰਤ ਬਿਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਓ ਵਿਸਮ ਭਈ ਪੇਖ ਵਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਓ ਬੂਝ ਨਾ ਆਵਤ ਜਾਵਤ ਜਾ ਕੋ ਹਿਰਦੈ ਪ੍ਰਗਾਸ ਪਇਓ ਹਰੀ ਵਾ ਕੀ ਕਹੀ ਨਾ ਜਾਏ ਕਹਾਵਤ ਆ ਰੂਪ ਆਪ ਜੇਤੇ ਕਿਜ ਕਈ ਹੈ ਤੇ ਤੇ ਸੀਖੇ ਪਾਵਤ ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਮ ਜੈਸੇ ਪ੍ਰਖਾਵਤ ਨਿਰਗੁਣ ਰੰਕਾਰ ਬਨਾਸੀ ਅਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤੇ ਸੀ ਕਹੋ ਬਨ ਆਵਤ ਸਾਰਗ ਮਹੱਲਾ ਪੰਜਵਾ ਵਿਖਾਈ ਦਿਨ ਰਹਿਣ ਏਵਹੀ ਗੁਦਾਰੈ ਗੋਬਿੰਦ ਨਾ ਭਜੈ ਅਹੰ ਬੁਧਿ ਮਾਤਾ ਜਨਮ ਜੁਐ ਜਿਉ ਹਾਰੈ ਰਹਾਉ ਨਾਮ ਮੋਲਾ ਪ੍ਰੀਤ ਨਾ ਤਿਸਿਓ ਪਰ ਨਿੰਦਾ ਹਿਤਕਾਰੈ ਕਰੈ ਛਾਪਰ ਬਾਹ ਸਵਾਰੈ ਤ੍ਰਿਣ ਕੋ ਦੁਆਰੈ ਪਾਵਕ ਜਾਰੈ ਕਾਲਰ ਪੋਟ ਉਠਾਵੈ ਮੁੰਡੈ ਅੰਮ੍ਰਿਤ ਮਨ ਤੇ ਡਾਰੈ ਓਢੈ ਵਸਤਰ ਕਾਜਰਵੈ ਪਰਿਆ ਬਹੁਰ ਬਹੁਰ ਫਿਰ ਝਾਰੈ ਕਾਟੈ ਪੇੜ ਡਾਲ ਪਰ ਠਾਡੋ ਖਾਏ ਖਾਏ ਮੁਸਕਾਰੈ ਗਿਰਿਓ ਜਾਇ ਰਸਾਤਲ ਪਰਿਓ ਛਿਟੀ ਛਿਟੀ ਸਿਰ ਭਾਰੈ ਨਿਰਵੈਰੈ ਸੰਗ ਵੈਰ ਰਚਾਏ ਪਹੁੰਚ ਨਾ ਸਕੈ ਗਵਾਰੈ ਕਹੋ ਨਾਨਕ ਸੰਤਨ ਕਾ ਰਾਖਾ ਔਰ ਬ੍ਰਹਮ ਨਿਰੰਕਾਰੈ ਸਾਰਗ ਮਹੱਲਾ ਪੰਜਵਾ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਏਕ ਸੁਧਾ ਅਖਰ ਜਾ ਕੈ ਹਿਰਦੈ ਵਸਿਆ ਤਿਨ ਬੇਦੈ ਤਤ ਪਛਾਨਿਆ ਰਹਾ ਪਰ ਵਿਰਤ ਮਾਰਗ ਜੇਤਾ ਕਿਛ ਹੋਈਐ ਤੇਤਾ ਲੋਕ ਵਿਚਾਰਾ ਜੋ ਲੋ ਹਿਰਦੈ ਨਹੀਂ ਪ੍ਰਗਾਸਾ ਤਉ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਧੈ ਬਹੁ ਬਿਨ ਬੀਜੈ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੁਟੈ ਨਾਹੀ ਅਭਿਮਾਨੈ ਨੀਰ ਬਿਲੋਵੈ ਅਤ ਸ਼ਰਮ ਪਾਵੈ ਨੈਰੂ ਕੈਸੇ ਰੀਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੋ ਮਿਲਤ ਨਹੀਂ ਜਗਦੀਸੈ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾਰਿ ਨਾਮਾ ਕਹੋ ਨਾਨਕ ਤਿਸ ਭਇਓ ਪ੍ਰਾਪਤੇ ਜਾ ਕੈ ਲੇਖ ਮਥਾਮਾ ਸਾਰਗ ਮਹੱਲਾ ਪੰਜਵਾ ਆਨ ਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਖ ਸਿਧ ਮਨ ਬਾਛਿਤ ਫਲ ਲਈਐ ਰਹਾਉ ਆਵਹੁ ਸੰਤ ਪ੍ਰਾਨ ਸੁਭਦਾਤੇ ਸਿਮਰਹਾ ਪ੍ਰਭ ਅਬਿਨਾਸੀ ਅਨਾਥਾ ਨਾਥ ਦੀਨ ਦੁਖ ਪੰਜਨ ਪੂਰ ਰਹਿਓ ਘਟ ਵਾਸੀ ਗਾਵਤ ਸੁਣ ਸੁਨਾਵਤ ਸਰਦਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹਿਓ ਸਰਬ ਮਹਿ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰਗ ਮਹੱਲਾ ਪੰਜਵਾ ਬਲਿਹਾਰੀ ਗੁਰਦੇਵ ਚਰਨ ਜਾ ਕੈ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ ਹਮਾਰੀ ਗਤ ਕਰਨ ਰਹਾਉ ਦੂਖ ਰੋਗ ਪੈ ਸਗਲ ਬਿਨਾਸੀ ਜੋ ਆਵੇ ਹਰ ਸੰਤ ਸਰਨ ਆਪ ਜਪੈ ਅਵਰਾ ਨਾਮ ਜਪਾਵੈ ਵਡ ਸਮਰਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਸਾ ਊਣੇ ਕੋ ਸੁਬਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਹੁਨ ਗਰਭ ਪਰਨ ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਧਾ ਕੇ ਜਨਮ ਮਰਨ ਜਾ ਕੋ ਭਇਓ ਕਿਰਪਾਲ ਬੀਠਲਾ ਤਿਨ ਹਰ ਹਰ ਅਜਾਰ ਜਰਨ ਹਰ ਰਸਾ ਅਗਾਨੇ ਸਾਜ ਸਮਾਨੇ ਮੁਖਤੇ ਨਾਹੀ ਜਾਤ ਬਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪੋ ਉਧਰਨ ਸਾਰਗ ਮਹੱਲਾ ਪੰਜਵਾ ਗਾਇਓ ਰੀ ਮੈਂ ਗੁਣ ਨਿਦ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜੋ ਗੋਪਾਲ ਦੀ ਜਾਇਓ ਰਹਾਓ ਸੰਤਾ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਸਾਧਾ ਮੰਤਰ ਮੋਰ ਲੋ ਮਨੁਵਾ ਤਾਤੇ ਗਤ ਹੋਏ ਤ੍ਰੈ ਗੁਣੀਆ ਭਗਤਾ ਦਰਸ ਦੇਖ ਨੈਣ ਰੰਗਾ ਲੋਭ ਮੋਹ ਟੂਟੇ ਭ੍ਰਮ ਸੰਗਾ ਕਹੋ ਨਾਨਕ ਸੁਖ ਸਾਜ ਨੰਦਾ ਖੋਲ ਭੀਤ ਮਿਲੇ ਪਰਮਾਨੰਦਾ ਸਾਰਗ ਮਹੱਲਾ ਪੰਜਵਾਂ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਕੈਸੇ ਕਹੋ ਮੋਹਿ ਜੀ ਬੇਦਨਾਈ ਦਰਸ਼ਨ ਪਿਆਸ ਕਰੈ ਪ੍ਰੀਤ ਮਨੋਹਰ ਮਨ ਨਾ ਰਹਿ ਬਹੁ ਵਿਦੂਮ ਕਾਈ ਰਾਮ ਚਿਤਵਨ ਚਿਤਵੋ ਪ੍ਰੈ ਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਜਤਨ ਕਰੋ ਇਹ ਮਨ ਨੀ ਧੀਰੈ ਕੋ ਹੈ ਰੇ ਸੰਤ ਮਿਲਾਈ ਜਪ ਤਪ ਸੰਜਮ ਪੂਨ ਸਭ ਮੋਹ ਤਿਸ ਹਰ ਪਉ ਸਭ ਸੁਖ ਜਾਈ ਏਕ ਨਿਮਖ ਬਿਰਹਿ ਦਰਸ ਦਿਖਾਵੈ ਤਿਸ ਸੰਤਨ ਕੈ ਬਲ ਜਾਈ ਕਰੋ ਨਿਹੋਰਾ ਬਹੁਤ ਬੇਨਤੀ ਸੇਵੋ ਦਿਨ ਰਹਿ ਨਾਈ ਮਾਨ ਬਿਮਾਨ ਹੋ ਸਗਲ ਤਿਆਗੋ ਜੋ ਪ੍ਰਿਆ ਬਾਤ ਸੁਣਾਈ ਦੇਖ ਚਰਿਤ੍ਰ ਭਈ ਹੋ ਬਿਸਮਨ ਗੁਰ ਸਤਿਗੁਰ ਪੁਰਖ ਮਿਲਾਈ ਪ੍ਰਭ ਰੰਗ ਦਇਆਲ ਮੋਹਿ ਗ੍ਰਹਿ ਮੈਂ ਪਾਇਆ ਜਨ ਨਾਨਕ ਤਬਤ ਬੁਝਾਈ ਸਾਰਗ ਮਹੱਲਾ ਪੰਜਵਾ ਰੇ ਮੂੜੇ ਤੂੰ ਕਿਉ ਸਿਮਰਤ ਅਬਨਾਹੀ ਨਰਕ ਘੋਰ ਮੈਂ ਉਰਦ ਤਪ ਕਰਤਾ ਨਿਮਖ ਨਿਮਖ ਗੁਣ ਗਾਹੀ ਰਹਾਉ ਅਨਕ ਜਨਮ ਭ੍ਰਮ ਤਵਹੀ ਆਇਓ ਮਾਨਸ ਜਨਮ ਦੁਰਬਹਾਈ ਗਰਭ ਜੋਨ ਛੋੜ ਜੋ ਨਿਕਸੋ ਤਉ ਲਾਗੋ ਅਨਠਾਹੀ ਕਰਹਿ ਬੁਰਾਈ ਠਗਾਈ ਦਿਨ ਰਹਿਣ ਨੇਫਲ ਕਰਮ ਕਮਾਹੀ ਕਣ ਨਾਹੀ ਤੋਹ ਗਾਣ ਲਾਗੇ ਧਾਇ ਧਾਇ ਦੁਖ ਪਾਹੀ ਮਿਥਿਆ ਸੰਗੇ ਕੂੜ ਲਪਟਾਇਓ ਉਰਜ ਪਰਿਓ ਕੁਸਮਾਹੀ ਧਰਮ ਰਾਏ ਜਬ ਭਗਤ ਬਵਰੇ ਤਉ ਕਾਲ ਮੁਖਾ ਉਠ ਜਾਹੀ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲੇਖਾਹੀ ਕਹੋ ਨਾਨਕ ਤਿਨ ਜਨ ਬਲਿਹਾਰੀ ਜੋ ਅਲੇਪ ਰਹੇ ਮਨ ਮਾਹੀ ਸਾਰਗ ਮਹੱਲਾ ਪੰਜਵਾ ਕਿਉ ਜੀਵਨ ਪ੍ਰੀਤਮ ਬਿਨ ਮਾਈ ਜਾ ਕੇ ਬਿਸਰਤ ਹੋਤ ਮਿਰਤ ਕਾ ਗ੍ਰਹਿ ਮੈਂ ਰਹਿਣ ਨਾ ਪਾਈ ਦਹਾ ਜੀ ਅਹੀ ਪ੍ਰਾਨ ਕੋ ਦਾਤਾ ਜਾ ਕੈ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹਿ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਣ ਹੋ ਧੂਰ ਬਾਹ ਛਾਈ ਜਿਹ ਪ੍ਰਸਾਦ ਮਿਲਿਐ ਪ੍ਰਭ ਨਾਨਕ ਬਲ ਬਲ ਕੈ ਹੋ ਜਾਈ ਸਾਰਗ ਮਹੱਲਾ ਪੰਜਵਾ ਵਾ ਅਵਸਰ ਕਹਿ ਹੋ ਬਲ ਜਾਈ ਆਠ ਬਾਰ ਆਪਣਾ ਪ੍ਰਭ ਸਿਮਰਨ ਵਡ ਭਾਗੀ ਹਰ ਪਾਈ ਰਹਾ ਭਲੋ ਕਬੀਰ ਦਾਸ ਦਾਸਨ ਕੋ ਊਤਮ ਸੈਣ ਜਨ ਨਾਈ ਊਚ ਤੇ ਊਚ ਨਾਮ ਦਿਓ ਸੰਦਰਥੀ ਰਵਿਦਾਸ ਠਾਕੁਰ ਬਣ ਆਈ ਜੀਉ ਪਿੰਡ ਤਨ ਧਨ ਸਾਧਨ ਕਾ ਇਹੋ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਭਰਮ ਸਭ ਨਾਸੇ ਨਾਨਕ ਮਿਲੇ ਗੁਸਾਈ ਸਾਰਗ ਮਹੱਲਾ ਪੰਜਵਾ ਮਨੋਰਥ ਪੂਰੇ ਸਤਿਗੁਰ ਆਪ ਸਗਲ ਪਦਾਰਥ ਸਿਮਣ ਜਾ ਕੈ ਆਠ ਪਾਰ ਮੇਰੇ ਮਨ ਜਾਪਿ ਰਹਾਉ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੈ ਤਿਸੀ ਤ੍ਰਿਵਤਾਸ ਜਨਮ ਜਨਮ ਕੇ ਕਿਲ ਵਿਖਨਾਸੈ ਆਗੈ ਦਰਗਾ ਹੋਏ ਖਲਾਸ ਸ਼ਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਵਿਨਾਸ਼ ਕਰ ਕਿਰਪਾ ਤੇਰੇ ਚਰਨ ਧਿਆਵੋ ਨਾਨਕ ਮਨ ਤਨ ਦਰਸ ਪਿਆਸ ਸਾਰਗ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕਹ ਲੁਭਾਇਆ ਆਨ ਕਉ ਈ ਤੂਤ ਪ੍ਰਵਸਤਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਉ ਅੰਮ੍ਰਿਤ ਨਾਮ ਪ੍ਰਿਆ ਪ੍ਰੀਤ ਮਨੋਹਰ ਇਹ ਅਗਾਮਨ ਪਾਨ ਕਉ ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾ ਹਰ ਨੀਕੀ ਧਿਆਨ ਕਉ ਬਾਣੀ ਮੰਤਰ ਮਹਾਪੁਰਖਨ ਕੀ ਮਨਹ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਉ ਸਾਰਗ ਮਹੱਲਾ ਪੰਜਵਾ ਮਨ ਸਦਾ ਮੰਗਲ ਗੋਵਿੰਦ ਗਾਏ ਰੋਗ ਸੋਗ ਤੇਰੇ ਮਿਟੈ ਸਗਲ ਨਿਮਖੀ ਨਿਮਖੀਐ ਹਰਿ ਨਾਮ ਧਿਆਏ ਰਹਾ ਛੋੜ ਸਿਆਨ ਬਹੁ ਚਤੁਰਾਈ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਪੰਜਨ ਜਮ ਤੇ ਹੋਵੇ ਧਰਮ ਰਾਜ ਏਕਸ ਬਿਨ ਨਾਹੀ ਕੋ ਦੂਜਾ ਆਣ ਨ ਬਿਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰਿ ਪ੍ਰਾਨ ਸਾਏ ਸਾਰਗ ਮਹੱਲਾ ਪੰਜਵਾ ਹਰ ਜਨ ਸਗਲ ਉਧਾਰੇ ਸੰਗ ਕੇ ਭੈ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਾਰੇ ਰਹਾ ਮਾਰਗ ਚਲੇ ਤਿਨੀ ਸੋ ਪਾਇਆ ਜਿਨ ਸਿਉ ਗੋਸ਼ਟ ਸੇ ਤਰੇ ਬੂੜਤ ਘੋਰ ਅੰਧਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰਗ ਮਹੱਲਾ ਪੰਜਵਾ ਹਰਿ ਜਨ ਰਾਮ ਰਾਮ ਰਾਮ ਧਿਆਏ ਏਕ ਪਲਕ ਸੋ ਸਾਧ ਸਮਾਗਮ ਕੋਟ ਬੈ ਕੁੰਠਾ ਪਾਏ ਰਹਾ ਦੁਲਭ ਦੇਹ ਜਬ ਹੋਤ ਪੁਨੀਤਾ ਜਮ ਕੀ ਤਰਾਸ ਨਿਵਾਰੈ ਮਹਾਪਤਿਤ ਕੇ ਪਾਦ ਕੋ ਉਤਰੈ ਹਰ ਨਾਮਾ ਉਰ ਧਾਰੈ ਜੋ ਜੋ ਸੁਣੈ RAM ਜਸ ਨਿਰਮਲ ਤਾਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈਐ ਵਡ ਪਾਗੀ ਮਨ ਤਨ ਹੋਏ ਬਿਗਾਸਾ ਸਾਰਗ ਮਹੱਲਾ ਪੰਜਵਾ ਦੁਪਦੇ ਘਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਮੋਹਨ ਘਰ ਆਵਹੁ ਕਰੋ ਜੋ ਦਰਿਆ ਮਾਨ ਕਰੋ ਬਿਮਾਨਾ ਬੋਲੋ ਭੂਲ ਚੂਕ ਤੇਰੀ ਪ੍ਰਿਆ ਚਿਰਿਆ ਰਹਾਓ ਨਿਕ ਸੁਨੋ ਅਰ ਪੇਖੋ ਨਾਹੀ ਭਰਮ ਭਰਮ ਦੁਖ ਭਰਿਆ ਹੋਏ ਕਿਰਪਾਲ ਗੁਰ ਲਾਹੇ ਪਾਰ ਦਉ ਮਿਲੋ ਲਾਲ ਮਨ ਹਰਿਆ ਏਕ ਨਿਮਖ ਜੇ ਬਿਸਰਾ ਸੁਆਮੀ ਜਾਨੋ ਕੋਟਿ ਦਿਨਸ ਲਖ ਬਰਿਆ ਸਾਧ ਸੰਗਤ ਕੀ ਭੀਰ ਜੋ ਪਾਈ ਤਉ ਨਾਨਕ ਹਰ ਸੰਗ ਮਿਰਿਆ ਸਾਰਗ ਮਹੱਲਾ ਪੰਜਵਾ ਅਬ ਕਿਆ ਸੋਚੋ ਸੋਚ ਬਿਸਾਰੀ ਕਰਨਾ ਸਾ ਸੋਈ ਕਰ ਰਹਾ ਦੇਹ ਨਾਉ ਬਲਿਹਾਰੀ ਰਹਾਓ ਚਹੁ ਦਿਸ ਫੂਲ ਰਹੀ ਵਿਖਿਆ ਵੇਖ ਗੁਰ ਮੰਤਰ ਮੂਖ ਗਰੁੜਾਰੀ ਹਾਥ ਦੇ ਰਾਖਿਓ ਕਰਿ ਆਪਣਾ ਜੋ ਜਲ ਕਮਲਾ ਲਿਪਾਰੀ ਹਉ ਨਾਈ ਕਿਛ ਮੈਂ ਕਿਆ ਹੋਸਾ ਸਭ ਤੁਮ ਹੀ ਕਰ ਧਾਰੀ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਸੰਤ ਸਦਕਾਰੀ ਸਾਰਗ ਮਹੱਲਾ ਪੰਜਵਾ ਆਪ ਮੋਹੇ ਸਰਬ ਉਪਾ ਬਿਰਕਾਤੇ ਕਰਨ ਕਾਰਨ ਸਮਰਾਥ ਸੁਆਮੀ ਹਰੀ ਏਕਸ ਤੇ ਮੇਰੀ ਗਾਤੇ ਰਹਾਓ ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ਦੇਹ ਆਧਾਰ ਸਰਬ ਕੋ ਠਾਕਰ ਜੀਏ ਪ੍ਰਾਨ ਸੁਖ ਦਾਤੇ ਪ੍ਰਮ ਤੋ ਪ੍ਰਮ ਤੋ ਹਾਰ ਜੋ ਪਰਿਓ ਤੋ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਏ ਸੂਖ ਬਿਹਾਨੀ ਰਾਤੇ ਸਾਰਗ ਮਹੱਲਾ ਪੰਜਵਾ ਆ ਮੋਹਿ ਲਬਦਿਓ ਹੈ ਹਰਿ ਟੇਕਾ ਗੁਰ ਦਇਆਲ ਭੈ ਸੁਖਦਾਈ ਅੰਦਲੇ ਮਾਨਿਕ ਦੇਖਾ ਰਹਾਓ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਵਿਗਾਸ ਵਿਵੇਕਾ ਜਿਉ ਜਲਤ ਰੰਗ ਫੇਣ ਜਲ ਹੋਈ ਹੈ ਸੇਵ ਗਈ ਠਾਕੁਰ ਭੈ ਏਕਾ ਜਹ ਤੇ ਉਠਿਓ ਤਹੀ ਹੀ ਆਇਓ ਸਭ ਹੀ ਏਕ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਠਾਈ ਪ੍ਰਾਨਪਤੀ ਹਰ ਸਮਕਾ ਸਾਰਗ ਮਹੱਲਾ ਪੰਜਵਾ ਮੇਰਾ ਮਨ ਏਕੈ ਹੀ ਪ੍ਰਿਆ ਮੰਗੈ ਪੇਖ ਆਇਓ ਸਰਬ ਥਾਨ ਦੇਸ ਪ੍ਰਿਆ ਰੂਮ ਨਾ ਸੰਸਰ ਲਾਗੈ ਰਾਓ ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸ਼ਟ ਨਾ ਕਰੈ ਰੁਚਾਂਗੈ ਹਰਿ ਰਸ ਚਾਹੈ ਪ੍ਰਿਆ ਪ੍ਰਿਆ ਮੁਖ ਢੇਰੈ ਜਿਉ ਆਲਿ ਕਮਲਾ ਲੋਭ ਹੰਗੈ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਬੰਗੈ ਗੁਰ ਨਾਨਕ ਪ੍ਰਭ ਪਾਹੇ ਪਠਾਇਓ ਮਿਲੋ ਸਗਾ ਗਲ ਲਾਗੈ ਸਾਰਗ ਮਹੱਲਾ ਪੰਜਵਾ ਆਪ ਮੋਰੋ ਠਾਕਰ ਸਿਉ ਮਨ ਮਾਨਾ ਸਾਥ ਕਿਰਪਾਲ ਦਇਆਲ ਪੈ ਹੈ ਇਹ ਛੇਦੋ ਦੁਸ਼ਟ ਬਿਗਾਨਾ ਰਹਾਓ ਤੁਮ ਹੀ ਸੁੰਦਰ ਤੁਮਹਿ ਸਿਆਣੇ ਤੁਮ ਹੀ ਸੂਰ ਸੁਜਾਨਾ ਸਗਲ ਜੋਗ ਵਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮ ਹੀ ਨਾਇਕ ਤੁਮਹਿ ਛਤਰਪਾਤੇ ਤੁਮ ਪੂਰ ਰਹੇ ਭਗਵਾਨਾ ਪਾਵੋ ਦਾਨ ਸੰਤ ਸੇਵਾ ਹਰੀ ਨਾਨਕ ਸਤ ਕੁਰਬਾਨਾ ਸਾਰਗ ਮਹੱਲਾ ਪੰਜਵਾ ਮੇਰੇ ਮਨ ਚੀਤ ਆਏ ਪ੍ਰਰੰਗਾ ਬਿਸਰਿਓ ਧੰਦ ਮੰਦ ਮਾਇਆ ਕੋ ਰਜਨ ਸਬਾਈ ਜੰਗਾ ਰਹਾ ਹਰ ਸੇਵੋ ਹਰ ਹਿਰਦੈ ਵਸਾਵੋ ਹਰ ਪਾਇਆ ਸਤ ਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਓ ਆਪਣਾ ਗੁਰ ਬਸ ਕਰ ਦੀਨਾ ਭੋਗੋ ਭੋਗ ਨਿਸੰਗਾ ਨਿਰਭਉ ਭਏ ਨਾਨਕ ਭਉ ਮਿਟਿਆ ਹਰ ਪਾਇਓ ਪਾਠੰਗਾ ਸਾਰਗ ਮਹੱਲਾ ਪੰਜਵਾ ਹਰ ਜੀਓ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸ਼ਰਮ ਰਹੁ ਪੂਰੇ ਦੇਹਾ ਪ੍ਰਿਆ ਅੰਕ ਸਮਾਨੀ ਰਹਾ ਛੂਟਰ ਤੇ ਗੁਰ ਕੀ ਸੋ ਨਹੀਂ ਹਰ ਪਾਇਓ ਸੂਰ ਸੁਜਾਨੀ ਜਿਹ ਘਰ ਮਹਿ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨ ਕੈ ਬਸ ਆਇਓ ਭਗਤ ਵਚਲ ਜਿਨ ਰਾਖੇ ਆਨ ਸੰਤਾਨੀ ਕਹੋ ਨਾਨ ਕਰ ਸੰਗ ਮਨ ਮਾਨਿਆ ਸਭ ਚੂਕੀ ਕਾਨ ਲੋਕਾਨੀ ਸਾਰਗ ਮਹੱਲਾ ਪੰਜਵਾ ਅਬ ਮੇਰੋ ਪੰਚਾ ਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨ ਦੇ ਗੁਰ ਕਿਰਪਾ ਤੇ ਛੂਟਾ ਰਹਾ ਬਿਖਮ ਥਾਨ ਬਹੁਤ ਬਹੁਤ ਧਰਿਆ ਐਨ ਰਾਗ ਸੂ ਰੂਟਾ ਬਿਖਮ ਗਾਰ ਕਰ ਪਹੁੰਚੈ ਨਾਹੀ ਸੰਤ ਸਾਨਥ ਭਏ ਲੂਟਾ ਬਹੁਤ ਖਜ਼ਾਨੇ ਮੇਰਾ ਪਾਲੈ ਭਰਿਆ ਅਮੋਲ ਲਾਲਿਆ ਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹਿ ਹਰਿ ਰਸ ਘੂਟਾ ਸਾਰਗ ਮਹੱਲਾ ਪੰਜਵਾ ਅਬ ਮੇਰੋ ਠਾਕੁਰ ਸਿਉ ਮਨ ਲੀਨਾ ਪ੍ਰਾਨ ਦਾਨ ਗੁਰ ਪੂਰਾ ਦੀਆ ਉਰਝਾਇਓ ਜਿਉ ਜਲ ਮੀਨਾ ਰਹਾ ਕਾਮ ਕ੍ਰੋਧ ਲੋਭ ਮਦ ਮਾਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦ੍ਰਿੜਾਏ ਹਰਿ ਔਖਦ ਗੁਰ ਦੀਓ ਤਉ ਮਿਲਿਓ ਸਗਲ ਪ੍ਰਵੀਨਾ ਗ੍ਰਿਓ ਤੇਰਾ ਤੂ ਠਾਕੁਰ ਮੇਰਾ ਗੁਰ ਹਉ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਾਜ ਕਰ ਪਾਇਆ ਹਰਿ ਭਗਤ ਭੰਡਾਰ ਖਜੀਨਾ ਸਾਰਗ ਮਹੱਲਾ ਪੰਜਵਾ ਮੋਹਨ ਸਭ ਜੀ ਤੇਰੇ ਤੂ ਤਾਰੈ ਛੁਟੈ ਸੰਘਾਰ ਨਿਮਕ ਕਿਰਪਾ ਤੇ ਕੋਟ ਬ੍ਰਹਮੰਡ ਉਧਾਰੈ ਰਹਾਉ ਕਰਹਿ ਅਰਦਾਸ ਬਹੁਤ ਬੇਨੰਤੀ ਨਿਮਖ ਨਿਮੁ ਸਾ ਮਾਰਹਿ ਹੋ ਹੋ ਕਿਰਪਾਲ ਦੀਨ ਦੁਖ ਬੰਜਨ ਹਾ ਦੇ ਨਿਸਤਾਰਹਿ ਕਿਆ ਏ ਭੂਪਤ ਬਪਰੇ ਕਈਐ ਕਹੋ ਏ ਕਿਸਨੋ ਮਾਰਹਿ ਰਾਖ ਰਾਖ ਰਾਖ ਦਾਤੇ ਸਭ ਨਾਨਕ ਜਗ ਤੁਮਾਰਹਿ ਸਾਰਗ ਮਹੰਲਾ ਪੰਜਵਾ ਆ ਮੋਇ ਧਨ ਪਾਇਓ ਹਰੀ ਨਾਮਾ ਭਏ ਅਚਿੰਤ ਤ੍ਰਿਸ਼ਨ ਸਭ ਬੁਝਿਆ ਇਹ ਲਿਖਿਓ ਲੇਖ ਮਥਾ ਰਹਾ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਹ ਗਿਰਾਮਾ ਗੁਰ ਕਿਰਪਾਲ ਸੌਦਾ ਇਹੋ ਜੋਰਿਓ ਹਾਥੀ ਧਰਿਓ ਲਾਲ ਅਗਾਮਾ ਆਨ ਬਾਪਾਰ ਵਰਜ ਜੋ ਕਰੀਐ ਤੇ ਤੇ ਦੂਖ ਸਹਾਮਾ ਗੋਬਿੰਦ ਭਜਨ ਕੇ ਨਿਰਭੈ ਵਾਪਾਰੀ ਹਰਿ ਰਾਸ ਨਾਨਕ ਰਾਮ ਨਾਮਾ ਸਾਰਗ ਮਹੱਲਾ ਪੰਜਵਾ ਮੇਰੇ ਮਨ ਮਿਸਟ ਲਗੇ ਪ੍ਰਿਆ ਬੋਲਾ ਗੁਰ ਬਾਹ ਭਗਤ ਪ੍ਰਭ ਸੇਵਾ ਲਾਏ ਸਤ ਦਇਆਲ ਹਰਿ ਢੋਲਾ ਰਹਾ ਪ੍ਰਭ ਤੂ ਠਾਕੁਰ ਸਰਵ ਪ੍ਰਤਿਪਾਲਕ ਮੋਹਿ ਕਲਤਰ ਸਹਿਤ ਸਭ ਗੋਲਾ ਮਾਨ ਤਾਨ ਸਭ ਤੂ ਹੈ ਤੂ ਹੈ ਇੱਕ ਨਾਮ ਤੇਰਾ ਮੈਂ ਓਲਾ ਜੇ ਤਖਤ ਬੈ ਸਾਲਾ ਤਉ ਦਾਸ ਤੁਮਾਰੇ ਘਾਸ ਵਢਾਵੇ ਕੇਤਕ ਬੋਲਾ ਜਨ ਨਾਨਕ ਕੇ ਪ੍ਰਪੁਰਖ ਵਿਦਾਤੇ ਮੇਰੇ ਠਾਕਰ ਅਗਾ ਅਤੋਲਾ ਸਾਰਗ ਮਹੱਲਾ ਪੰਜਵਾ ਰਸਨਾ ਰਾਮ ਕਹਤ ਗੁਣ ਸੋਹੰ ਏਕ ਨਿਮਖੋ ਪਾਇ ਸਮਾਵੈ ਦੇਖ ਚਰਿਤ ਮਨ ਮੋਹੰ ਰਹਾਓ ਜਿਸ ਸੁਣਿਆ ਮਨ ਹੋਏ ਰਹਾਸ ਆਤੇ ਹਿਰਦੈ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰਾਇਓ ਮਨ ਆਈ ਪ੍ਰਭ ਤੋਹੰ ਕਿਲਵੇ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦ੍ਰੋਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਥੋ ਹੰ ਸਾਰਗ ਮਹੱਲਾ ਪੰਜਵਾ ਨੈਣ ਹੋ ਦੇਖਿਓ ਚਲਤ ਤਮਾਸਾ ਸਭ ਹੂ ਦੂਰ ਸਭ ਹੂ ਤੇ ਨੇਰਾ ਅਗਮ ਅਗਮ ਘਟ ਵਾਸਾ ਰਹਾ ਅਪੂਲ ਨਾ ਪੂਲੈ ਲਿਖਿਓ ਨਾ ਚਲਾਵੈ ਮਤਾ ਨਾ ਕਰੈ ਪਚਾਸਾ ਖਿਨ ਮਹਿਸਾਜ ਸਵਾਰ ਬਿਨਾ ਹੈ ਭਗਤ ਵਛਲ ਗੁਣ ਤਾਸਾ ਅੰਧ ਕੋ ਮੈਂ ਦੀਪ ਬਲਿਓ ਗੁਰੂ ਦਾ ਕੀਓ ਪ੍ਰਗਾਸਾ ਕਹੋ ਨਾਨਕ ਦਰਸ ਪੇਖ ਸੁ ਪਾਇਆ ਸਭ ਪੂਰਨ ਹੋਈ ਆਸਾ ਸਾਰਗ ਮਹੱਲਾ ਪੰਜਵਾ ਚਰਨਾ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇਤਾ ਗਈ ਧਾਈਐ ਤੇ ਤੋਹੀ ਦੁਖ ਹਾਵਾ ਰਹਾਓ ਨੇਤਰ ਪੁਨੀਤ ਭਏ ਦਰਸ ਵੇਖੇ ਹਸਤ ਪੁਨੀਤ ਟਹਲਾਵਾ ਹਿਰਦਾ ਪੁਨੀਤ ਰਿਦਾ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ ਸਰਬ ਨਿਧਾਨ ਨਾਮ ਹਰਿ ਹਰਿ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕਉ ਗੁਰ ਪੂਰਾ ਪੇਟਿਓ ਸੁਖ ਸਾਜੇ ਅਨੰਦ ਵਿਹਾਵਾ ਸਾਰਗ ਮਹੱਲਾ ਪੰਜਵਾ ਧਿਆਇਓ ਅੰਤਿ ਬਾਰ ਨਾਮ ਸਖਾ ਜਹ ਮਾਤ ਪਿਤਾ ਸੁਧ ਭਾਈ ਨਾ ਪਹੁੰਚੈ ਤਾ ਥਾ ਤੂ ਰਖਾ ਰਹਾ ਅੰਧ ਕੂਪ ਗ੍ਰਹਿ ਮੈਂ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੂਲੇ ਬੰਧਨ ਮੁਕਤ ਗੁਰ ਕੀਨੀ ਸਭ ਤੂ ਹੈ ਤੁਹੀ ਦਿਖਾ ਅੰਮ੍ਰਿਤ ਨਾਮ ਪਿਆ ਮਨ ਤ੍ਰਿਪਤਿਆ ਆਗਾਏ ਰਸਨ ਚਖਾ ਕਹੋ ਨਾਨਕ ਸੁਖ ਸਾਜ ਮੈਂ ਪਾਇਆ ਗੁਰ ਲਾਹੀ ਸਗਲ ਤਿਖਾ ਸਾਰਗ ਮਹੱਲਾ ਪੰਜਵਾ ਗੁਰ ਮਿਲ ਐਸੇ ਪ੍ਰਭੂ ਧਿਆਇਆ ਪਇਓ ਕਿਰਪਾ ਦਇਆ ਦੁਖ ਪੰਜਨ ਲੱਗਾ ਨਾ ਤਾਤੀ ਭਾਇਆ ਰਹਾ ਜੀਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨਾ ਬਿਸਰੈ ਘਰੀ ਨਾ ਮਿਸਰੈ ਸਦ ਸੰਗੇ ਜਤ ਜਾਇਆ ਹਉ ਬਲ ਬਲ ਬਲ ਬਲ ਚਰਨ ਕਮਲ ਕਉ ਬਲ ਬਲ ਗੁਰ ਦਰਸਾਇਆ ਕਹੋ ਨਾਨਕ ਕਾਹੂ ਪ੍ਰਵਾਹਾ ਜੋ ਸੁਖ ਸਾਗਰ ਮੈਂ ਪਾਇਆ ਸਾਰਗ ਮਹੱਲਾ ਪੰਜਵਾ ਮੇਰਾ ਮਨ ਸ਼ਬਦ ਲਗੋ ਗੁਰ ਮੀਠਾ ਖੁੱਲਿਓ ਕਰਮ ਭਇਓ ਪ੍ਰਗਾਸਾਂ ਘਟ ਘਟ ਹਰਿ ਹਰਿ ਰੀਠਾ ਰਹਾ ਪਾਰ ਬ੍ਰਹਮ ਆਜੋਨੀ ਸੰਭਉ ਸਰਵ ਥਾਨ ਘਟ ਬੀਠਾ ਭਇਓ ਪ੍ਰਾਪਤਿ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀਏ ਸਗਲ ਤੀਰਥ ਮਜਨੀਠਾ ਕਹੋ ਨਾਨਕ ਰੰਗ ਚਲੂਰ ਭਏ ਹੈ ਹਰਿ ਰੰਗ ਨਾ ਲਹਿ ਮਜੀਠਾ ਸਾਰਗ ਮਹੱਲਾ ਪੰਜਵਾ ਹਰਿ ਹਰ ਨਾਮ ਦਿਓ ਗੁਰ ਸਾਥੇ ਨਿਮਖ ਬਚਨ ਪ੍ਰਭ ਹੀ ਅਰੈ ਬਸਿਓ ਸਗਲ ਭੂਖ ਮੇਰੀ ਲਾਥੇ ਰਾਮ ਕਿਰਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ਏਕ ਆਸ ਮੋਇ ਤੇਰੀ ਸੁਆਮੀ ਔਰ ਦੁਤੀਆ ਆਸ ਵਿਰਾਥੇ ਨੈਣ ਤ੍ਰਿਵਤਾਸੇ ਦੇਖ ਦਰਸਾਵਾ ਗੁਰ ਕਰ ਧਾਰੇ ਮੇਰਾ ਮਾਥੇ ਕਹੋ ਨਾਨਕ ਮੈਂ ਅਤੁਲ ਸੁਖ ਪਾਇਆ ਜਨਮ ਮਰਨ ਭੈ ਲਾਥੇ ਸਾਰਗ ਮਹੱਲਾ ਪੰਜਵਾ ਰੇ ਮੂੜੇ ਆਂ ਕਾਹੇ ਕਤ ਜਾਈ ਸੰਗ ਮਨੋਰ ਅੰਮ੍ਰਿਤ ਹੈ ਰੇ ਭੂਲ ਭੂਲ ਬਿਖਾਈ ਰਹਾਓ ਪ੍ਰਭ ਸੁੰਦਰ ਚਤਰ ਅਨੂਪ ਵਿਧਾਤੇ ਤਿਸ ਜੋ ਰੋਚ ਨਹੀਂ ਰਾਈ ਮੋਹ ਨਿਸੋ ਬਾਵਰ ਮਨ ਮੋਹਿਓ ਝੂਠ ਟਗੌਰੀ ਪਾਈ ਭਇਓ ਦਇਆਲ ਕਿਰਪਾਲ ਦੁਖ ਹਰਤਾ ਸੰਤਨ ਸਿਓ ਬਨ ਆਈ ਸਗਲ ਨਿਧਾਨ ਕਰੈ ਮਹਿ ਪਾਏ ਕਹੋ ਨਾਨਕ ਜੋਤਿ ਸਮਾਈ ਸਾਰਗ ਮਹੱਲਾ ਪੰਜਵਾ ਓ ਅੰਗ ਪ੍ਰੈ ਪ੍ਰੀ ਚੀਤ ਪਹਿਲਰੀਆ ਲਰਿਆ ਜੋ ਤੋ ਬਚਨ ਦਿਓ ਮੇਰੇ ਸਤਿਗੁਰੂ ਤਉ ਮੈਂ ਸਾਜਸੀ ਗਰਿਆ ਰਹਾਉ ਹਮ ਭੂਲਾ ਤੁਮ ਸਦਾ ਅਪੂਲਾ ਹਮ ਪਤਿਤ ਤੁਮ ਪਤਿਤ ਉਧਰਿਆ ਹਮ ਨੀਚ ਬਿਰਖ ਤੂੰ ਮੈਂ ਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੇਲਿਓ ਤਉ ਮੇਰੀ ਸੂਖ ਸੇ ਜਰੀਆ ਸਾਰਗ ਮਹੱਲਾ ਪੰਜਵਾ ਮਾਨੇ ਓਏ ਦਿਨ ਸਧਨ ਪਰਵਾਨਾ ਸਭਲ ਤੇ ਕਰੀ ਸੰਜੋਗ ਸੁਹਾਵੇ ਸਤਿਗੁਰ ਸੰਗ ਗਿਆਨਾ ਰਹਾਉ ਤਨ ਸੁਭਾਗ ਤਨ ਸੁਹਾਗਾ ਤਨ ਦੇ ਦਿਨ ਮਾਨਾ ਇਹੋ ਤਨ ਤੁਮਰਾ ਸਭ ਗ੍ਰਿਓ ਧਨ ਤੁਮਰਾ ਹੀ ਓ ਕੀਓ ਕੁਰਬਾਨਾ ਕੋਟ ਲਾਖ ਰਾਜ ਸੁਖ ਪਾਏ ਏਕ ਨਿਮਖ ਭੇਖ ਦ੍ਰਿਸ਼ਟਾਨਾ ਜੋ ਕਹੋ ਮੁਖੋ ਸੇਵਕ ਇਹ ਵੈਸੀਐ ਸੁਖ ਨਾਨਕ ਅੰਤ ਨਾ ਜਾਣਾ ਸਾਰਗ ਮਹੱਲਾ ਪੰਜਵਾ ਅਬ ਮੋਰੋ ਸਾਸਾ ਦੂਹ ਗਿਆ ਔਰ ਉਪਾਵ ਸਗਲ ਤਿਆਗ ਛੋੜੇ ਸਤਗੁਰ ਸਰਣ ਪਿਆ ਰਹਾਓ ਸਰਬ ਸਿੱਧ ਕਾਰੇ ਸਭ ਸਵਰੇ ਅਹੰ ਰੋਗ ਸਗਲੀ ਖਿਆ ਕੋਟ ਪਰਾਧ ਖਿਨ ਮੈਂ ਖੋ ਭਈ ਹੈ ਗੁਰ ਮਿਲ ਹਰਿ ਹਰਿ ਕਹਿਆ ਪੰਜ ਦਾਸ ਗੁਰ ਵਾਸਗਤ ਕੀਨੇ ਮਨ ਨਿਹਚਲ ਨਿਰਭਇਆ ਆਏ ਨਾ ਜਾਵੇ ਨਾ ਕਦੀ ਡੋਲੇ ਥਿਰ ਨਾਨਕ ਰਾਜੈ ਸਾਰਗ ਮਹੱਲਾ ਪੰਜਵਾ ਪ੍ਰਭ ਮੇਰੋ ਏਤੁਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੋ ਕੌਣ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾਡ ਲਾਡਾਵੇ ਸਦਾ ਸਦਾ ਆਨੰਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬਹੂ ਜਾਈ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵ ਲਾਈ ਸਾਰਗ ਮਹੱਲਾ ਪੰਜਵਾ ਆਪਣਾ ਮੀਤ ਸੁਆਮੀ ਗਾਈਐ ਆਸ ਨਾ ਅਵਰ ਕਹਉ ਕੀ ਕੀਜੈ ਸੁਖ ਦਾਤਾ ਪ੍ਰਭ ਧਿਆਈਐ ਰਹਾ ਸੂਖ ਮੰਗਲ ਕਰਿਆਣ ਜਿਸੈ ਘਰ ਤਿਸੀ ਸਰਣੀ ਪਾਈਐ ਤਿਸੈ ਤਿਆਗ ਮਾਨੁਖ ਜੇ ਸੇਵਹੁ ਤਉ ਲਾਜ ਲੋਨ ਹੋਏ ਜਾਈਐ ਏਕ ਓਟ ਪਗਰੀ ਠਾਕੁਰ ਕੀ ਗੁਰ ਮਿਲ ਮਤ ਬੁਧ ਪਾਈਐ ਗੁਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁਕੀ ਮੋਹ ਤਾਈਐ ਸਾਰਗ ਮਹੱਲਾ ਪੰਜਵਾ ਓਟ ਸਤਾਣੀ ਪ੍ਰਭ ਜੀਓ ਮੇਰਾ ਦ੍ਰਿਸ਼ਟ ਨਾ ਲਿਆਓ ਅਵਰ ਕਾਹੂ ਕੋ ਮਾਨ ਮਹਤ ਪ੍ਰਭ ਤੇਰਾ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੈ ਕਾਢ ਲਿਆ ਬਿਖ ਘੇਰੈ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੈ ਕਮਨ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰਹਿ ਕਾਟ ਸਿਰਗ ਜੋ ਆਪਣਾ ਕੀਨੋ ਨਾਨਕ ਸੂਖ ਘਨੇਰਾ ਹੈ ਸਾਰਗ ਮਹੱਲਾ ਪੰਜਵਾ ਪ੍ਰਭ ਸਿਮਰਤ ਦੂਖ ਬਿਨਾਸੀ ਭਇਓ ਕਿਰਪਾਲ ਜੀ ਸੁਖਦਾਤਾ ਹੋਈ ਸਗਲ ਖਲਾਸੀ ਰਾਮ ਅਵਰ ਨਾ ਕੋ ਸੂਝੈ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸੀ ਜਿਉ ਜਾਣੋ ਤੇ ਰਾਖੋ ਠਾਕੁਰ ਸਭ ਕੀ ਤੁਮ ਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਭ ਜੀਵਨ ਅਵਿਨਾਸੀ ਕਹੋ ਨਾਨਕ ਮਨ ਅੰਧ ਪਿਆ ਹੈ ਕਾਟੀ ਜਾਂ ਕੀ ਫਾਸੀ ਸਾਰਗ ਮਹੱਲਾ ਪੰਜਵਾ ਮੇਰੋ ਮਨ ਜਤ ਕਾ ਤੁਝੈ ਸੰਭਾਰੈ ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਦਿਓ ਜਾਣੈ ਤਿਉ ਪਾਰੈ ਰਹਾ ਜਬ ਭੂਖੋ ਤਬ ਭੋਜਨ ਮੰਗੈ ਅਘਾਏ ਸੂਖ ਸਗਾਰੈ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ ਕੌਣ ਬਸੇਰੋ ਦਾਸ ਦਾਸਨ ਕੋ ਥਾਪਿਓ ਥਾਪਨ ਹਾਰੈ ਨਾਮ ਨ ਬਿਸਰੈ ਤਬ ਜੀਵਨ ਪਾਈਐ ਬਿੰਤੀ ਨਾਨਕ ਇਹ ਸਾਰੈ ਸਾਰਗ ਮਹੱਲਾ ਪੰਜਵਾ ਮਨ ਤੇ ਭੈ ਭਉ ਦੂਰ ਪਰਾਇਓ ਲਾਲ ਦਇਆਲ ਗੁਲਾਲ ਲਾਡਲੇ ਸਹਜ ਸਹਜ ਗੁਰ ਗਾਇਓ ਰਹਾਉ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੁਰ ਨ ਕਥੂ ਧਾਇਓ ਰਾਤ ਉਪਾਧੇ ਸਮਾਦ ਸੁਖ ਆਸਨ ਭਗਤ ਬਛਲ ਗ੍ਰਹਿ ਪਾਇਓ ਨਾਦ ਬਿਨੋਦ ਕੋੜ ਆਨੰਦਾ ਸਾਜੇ ਸਾਹਿ ਸਮਾਇਓ ਕਰਨਾ ਆਪ ਕਰਾਵਨ ਆਪੇ ਕਹੋ ਨਾਨਕ ਆਪ ਆਪ ਆਇਓ ਸਾਰਗ ਮਹੱਲਾ ਪੰਜਵਾ ਅੰਮ੍ਰਿਤ ਨਾਮ ਮਰਹਿ ਆਧਾਰੋ ਜਿਨ ਦੀਆ ਤਿਸ ਕੈ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾ ਬੂਝੀ ਤ੍ਰਿਸ਼ਨਾ ਸਾਇ ਸਹਿਲਾ ਕਾਮ ਕ੍ਰੋਧ ਵਿਖ ਜਾਰੋ ਆਏ ਨਾ ਜਾਏ ਬਸੈ ਏ ਠਾਹਰ ਜਹ ਆਸਨ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਧੰਦੂਕਾਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਜ ਵਿਚਾਰੋ ਸਾਰਗ ਮਹੱਲਾ ਪੰਜਵਾ ਬਿਨ ਪ੍ਰਭ ਰਹਿਣ ਨਾ ਜਾਏ ਘਰੀ ਸਰਬ ਸੂਤਾਉ ਕੈ ਪੂਰਨ ਜਾ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਣ ਜੀਵਨ ਤਨ ਸਿਮਰਤ ਅੰਧ ਕਨਾ ਵਟ ਸਮਰਤ ਸਦਾ ਸਦ ਸੰਗੇ ਗੁਣ ਰਸਨਾ ਕਮਨ ਪਨਾ ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਨਨ ਕਹਨ ਹਾਰੇ ਕਹੁ ਨਾਨਕ ਤੇ ਭਵਨ ਪਵਿੱਤਰਾ ਜਾ ਮਹਿ ਸੰਤ ਤੁਮਾਰੇ ਸਾਰਗ ਮਹੱਲਾ ਪੰਜਵਾ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੂੰ ਹੀ ਰਹਾਵ ਹੈ ਪਿਤਾ ਤੁਮ ਹੀ ਹੁਨ ਮਾਤਾ ਹੈ ਮੀਤ ਹਿਤ ਭਰਾਤਾ ਤੁਮ ਪਰਿਵਾਰ ਹੈ ਆਧਾਰਾ ਹੈ ਜੀਵ ਪ੍ਰਾਨ ਦਾਤਾ ਹੈ ਖਜ਼ੀਨਾ ਹੈ ਜਰੀਨਾ ਤੁਮ ਹੀ ਮਾਨਕ ਲਾਲਾ ਹੈ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਭੈ ਨਿਹਾਲਾ ਸਾਰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿਤ ਆਵੇ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੇ ਰਹਾਉ ਆਪਣੇ ਪਹਿ ਦੁਖ ਆਪਣੇ ਪਹਿ ਸੂਖਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿਨਹੀ ਰਾਜ ਜੋਬਨ ਧਨ ਮਿਲਖਾ ਕਿਨਹੀ ਬਾਬ ਮਹਤਾਰੀ ਸਰਬ ਥੋਗ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰਗ ਮਹੱਲਾ ਪੰਜਵਾ ਝੂਠੋ ਮਾਇਆ ਕੋ ਮਦਮਾਨ ਤ੍ਰੋ ਮੋਹ ਦੂਰ ਕਰ ਬਪਰੇ ਸੰਗੋ ਪਾਲਹਿ ਜਾਨ ਰਹਾ ਮਿਥਿਆ ਰਾਜ ਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ਦੀਨ ਬੰਧਰੋ ਦਾਸ ਦਾਸਰੋ ਸੰਤਾ ਕੀ ਸਾਰਾਨ ਮੰਗਨ ਮਾਗੋ ਹੋਇਆ ਅਚਿੰਤਾ ਮਿਲ ਨਾਨਕ ਕੇ ਹਰਿ ਪ੍ਰਾਨ ਸਾਰਗ ਮਹੱਲਾ ਪੰਜਵਾਂ ਆਪਣੀ ਇਤਨੀ ਕਛੂ ਨਾ ਸਾਰੀ ਅਨਕ ਕਾਜ ਅਨਕ ਤਾਵਰਤਾ ਉਰਜਿਓ ਆਣ ਦਿਨ ਜਾਰੀ ਰਹਾਓ ਦਿਓਸ ਚਾਰ ਕੇ ਦੀ ਸਹਿ ਸੰਗੀ ਉਹਾ ਨਾਹੀ ਜਾ ਭਾਰੀ ਤਿਨ ਸਿਉ ਰਾਜ ਮਾਜ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਣ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰਗ ਮਹੱਲਾ ਪੰਜਵਾ ਮੋਹਨੀ ਮੋਹਤ ਰਹਿ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁਟੈ ਨਾ ਕਾਹੂ ਤੋਰੀ ਰਹਾਉ ਖਟ ਸ਼ਾਸਤਰ ਉਚਰਤ ਰਸਨਾਗਰ ਤੀਰਥ ਗਵਣ ਨਾ ਥੋਰੀ ਪੂਜਾ ਚੱਕਰ ਵਰਤ ਨੇਮ ਤਪਿਆ ਪੂਹਾ ਗੈਲ ਨਾ ਛੋਰੀ ਅੰਧ ਕੂਪ ਮੈਂ ਪਤਤ ਹੋਤ ਜਗ ਸੰਤਹੁ ਕਰਹੁ ਪਰਮ ਗਤਿ ਮੋਰੀ ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਪੇਖਤ ਭੋਰੀ ਸਾਰਗ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟ ਖਾਟਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾਟਲੀ ਰਹਾ ਉਹੀ ਤੇ ਹਰਿਓ ਉਹਾਲੇ ਧਰਿਓ ਜੈਸੇ ਬਾਸਾ ਮਾਸ ਦੇ ਝਾਟਲੀ ਦੇਵਨ ਹਾਰ ਵਿਸਾਰਿਓ ਅੰਧਲੇ ਜੋ ਸਫਰੀ ਉਧਰ ਭਰੈ ਬਹਿ ਆਟਲੀ ਸਾਧ ਵਿਕਾਰ ਵਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟਲੀ ਕਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠਲੀ ਸਾਰਗ ਮਹੱਲਾ ਪੰਜਵਾ ਗੁਰ ਜੀਓ ਸੰਗ ਤੁਹਾਰੈ ਜਾਣਿਓ ਕੋੜ ਜੋਧ ਬਾਗ ਕੀ ਬਾਤ ਨਾ ਪੁੱਛੀਐ ਤਾਂ ਦਰਗਾਹ ਪੀ ਮਾਨਿਓ ਰਹਾ ਕਵਨ ਮੂਲ ਪ੍ਰਾਣੀ ਕਾ ਕਹੀਐ ਕਵਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਲਬ ਦੇਹ ਬਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਓ ਕਰ ਮਸਤਕ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰੰਗ ਮਹੱਲਾ ਪੰਜਵਾ ਹਰਿ ਹਰ ਦਿਓ ਸੇਵਕ ਕੋ ਨਾਮ ਮਾਨਸ ਕਾ ਕੋ ਵਪਰੋ ਭਾਈ ਜਾ ਕੋ ਰਾਖਾ RAM ਰਹਾਉ ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰ ਜਾਮ ਆਪੇ ਪਤ ਰਾਖੀ ਸੇਵਕ ਕੀ ਆਪ ਕੀਓ ਬੰਧਾਨ ਆਦ ਜੁਗਾ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰਗ ਮਹੱਲਾ ਪੰਜਵਾ ਤੂੰ ਮੇਰੇ ਮੀ ਸਖਾਰਿ ਪ੍ਰਾਨ ਮਨ ਧਨ ਜਿਓ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੈ ਧਾਨ ਰਹਾਓ ਤੁਮ ਹੀ ਦੀਏ ਅਨਕ ਪ੍ਰਕਾਰਾ ਤੁਮ ਹੀ ਦੀਏ ਮਾਨ ਸਦਾ ਸਦਾ ਤੁਮ ਹੀ ਭਾਤਿ ਰਾਖਾਓ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂ ਠਾਕੁਰ ਤੇ ਆਏ ਪ੍ਰਵਾਨ ਜਨ ਕਾ ਸੰਗ ਪਾਈਐ ਵਡ ਪਾਗੀ ਨਾਨਕ ਸੰਤਨ ਕੈ ਕੁਰਬਾਨ ਸਾਰਗ ਮਹੱਲਾ ਪੰਜਵਾ ਕਰਹੁ ਗਤ ਦਇਆਲ ਸੰਤੋ ਮੋਰੀ ਤੁਮ ਸਮਰੱਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ਰਹਾਓ ਜਨਮ ਜਨਮ ਕੇ ਵਿਖਾਈ ਤੁਮ ਤਾਰੇ ਸੁਮਤਿ ਸੰਗ ਤੁਮਾਰੇ ਪਾਈ ਅਨਕ ਜੋਨ ਭ੍ਰਮਤੇ ਪ੍ਰਭ ਬਿਸਰਤ ਸਾਸ ਸਾਸ ਹਰਿ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ਕਹੋ ਨਾਨਕ ਜਾ ਕੇ ਵਡਭਾਗਾ ਤਿਨ ਜਨਮ ਪਦਾਰਥ ਜੀਤਾ ਸਾਰਗ ਮਹੱਲਾ ਪੰਜਵਾ ਠਾਕੁਰ ਬਿੰਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਾਜ ਰਸ ਸੁਨਤ ਤੁਹਾਰੋ ਨਾਇਓ ਰਹਾ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮਹਿ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਣੋ ਸੰਗ ਸੰਤਨ ਕੀ ਸੇਵਾ ਚਰਨ ਚਾਰੀ ਕੇ ਸਾਇਓ ਆਠ ਬਾਹਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹੋ ਪਾਇਓ ਸਾਰਗ ਮਹੱਲਾ ਪੰਜਵਾ ਜਾ ਕੀ RAM ਨਾਮ ਲਿਵ ਲਾਗੀ ਸੱਜਣ ਸੁਰਿਦਾ ਹੇਲਾ ਸਾਜੇ ਸੋ ਕਹੀਐ ਬੜ ਭਾਗੀ ਰਹਾ ਰਹਿਤ ਵਿਕਾਰ ਅਲਪ ਮਾਇਆ ਤੇ ਅਹੰ ਬੁੱਧ ਬਿਗ ਤਿਆਗੀ ਦਰਸ ਪਿਆਸ ਆਸ ਇੱਕ ਹੈ ਕੀ ਟੇਕ ਹੀ ਹੈ ਪ੍ਰਿਆਪਾਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਿਗਾਨਾ ਸੋ ਮਾਇਆ ਹਰ ਜਨ ਠਾਗੀ ਸਾਰਗ ਮਹੱਲਾ ਪੰਜਵਾ ਆਪ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕੋ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾ ਕੋ ਮਾਰੈ ਰਹਾਉ ਨਿਰਵੈਰੈ ਸੰਗ ਵੈਰ ਰਚਾਵੈ ਹਰ ਦਰਗਾ ਉਹ ਹਾਰੈ ਆਦ ਜੁਗਾਦ ਪ੍ਰਭ ਕੀ ਵਿੜਿਆਈ ਜਾਨ ਕੀ ਪੈ ਸਵਾਰੈ ਨਿਰਭਉ ਭੈ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਵਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰਗ ਮਹੱਲਾ ਪੰਜਵਾ ਹਰ ਜਨ ਛੋਟਿਆ ਸਗਲਾ ਆਪ ਜੋ ਜਾਣਹੁ ਤੇ ਰਖਾਉ ਗੁਸਾਈ ਪੇਖ ਜੀਵਾ ਪ੍ਰਤਾਪ ਰਹਾਉ ਗੁਰ ਉਪਦੇਸ਼ ਸਾਧ ਕੀ ਸੰਗਤ ਵਿਨਸਿਓ ਸਗਲ ਸੰਤਾਪ ਮਿੱਤਰ ਸਤਰ ਭੇਖ ਸਮਤ ਵਿਚਾਰਿਓ ਸਗਲ ਸੰਭਾਖਨ ਜਾਪ ਤਬਤ ਬੁਝੀ ਸੀ ਤਰਿਆ ਘਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਅਨੰਦ ਪਿਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰਗ ਮਹੱਲਾ ਪੰਜਵਾ ਮੇਰਾ ਗੁਰ ਮੋਰੋ ਸਾਸਾ ਉਤਾਰਿਆ ਤਿਸ ਗੁਰ ਕਹਿ ਜਾਈਐ ਬਲਿਹਾਰੀ ਸਦਾ ਸਲਾਹ ਹੋ ਵਾਰਿਆ ਰਹਾਓ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਰਿਗ ਮੈਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਬ ਫਲਾ ਦੀਨੇ ਗੁਰ ਪੂਰੈ ਨਾਨਕ ਗੁਰ ਨਿਸਤਾਰਿਆ ਸਾਰਗ ਮਹੱਲਾ ਪੰਜਵਾ ਸਿਮਰਤ ਨਾਮ ਪ੍ਰਾਨ ਗਤਿ ਭਾਵੈ ਮਿਟੈ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਉ ਹਰੀ ਹਰਿ ਹਰਿ ਹਰਿ ਮਨ ਆਰਾਧੇ ਰਸਨਾ ਹਰਿ ਜਸ ਗਾਵੈ ਤਜ ਵਿਭਾਨ ਕਾਮ ਕ੍ਰੋਧ ਨਿੰਦਾ ਵਾਸਦੇਵ ਰੰਗ ਲਾਵੈ ਦਾਮੋਦਰ ਦਇਆਲ ਅਰਾਧੋ ਗੋਬਿੰਦ ਕਰਤ ਸੋ ਹਾਵੈ ਕਹੋ ਨਾਨਕ ਸਭ ਕੀ ਹੋਏ ਰੇਨਾ ਹਰਿ ਹਰਿ ਦਰਸ ਸੁਮਾਵੈ ਸਾਰਗ ਮਹੱਲਾ ਪੰਜਵਾ ਆਪਣੇ ਗੁਰ ਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਾਖਨ ਹਾਰੈ ਰਹਾਓ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੂਖ ਵਿਦਾਰੈ ਆਨ ਉਪਾਵ ਤਿਆਗ ਜਨ ਸਗਲੇ ਚਰਨ ਕਮਲ ਜਿਨ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸਕਾਰੈ ਸਾਰਗ ਮਹੱਲਾ ਪੰਜਵਾ ਬਿਨ ਹਰ ਹੈ ਕੋ ਕਹਾ ਬਤਾਵੋ ਸੁਖ ਸਮੂਹ ਕਰੁਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵ ਹੋ ਰਹਾ ਜਾ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵਹੁ ਸਿਮਰ ਠਾਕੁਰ ਜਿਨ ਸਭ ਕਿਸ ਦੀਨਾ ਆਨ ਕਹਾ ਪਹਿ ਜਾਵਹੁ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਿਤ ਫਲ ਪਾਵੋ ਕਹੋ ਨਾਨਕ ਲਾਭ ਲਾਹਾ ਲੈ ਚੱਲੋ ਸੁਖ ਸੇਤੀ ਘਰ ਜਾਵੋ ਸਾਰ ਮਹੱਲਾ ਪੰਜਵਾ ਠਾਕੁਰ ਤੂੰ ਸਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਾਮ ਅਨਭੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਪਾਇਆ ਦੁਖ ਨਾਠੇ ਸੁ ਸਾਜ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹਾ ਪਗਰ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਧਨ ਕਾਟੇ ਵਿਚਰ ਧਿਆਨ ਮਿਲਾਇਆ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੀ ਗਦ ਠਾਢੀ ਭੇਦ ਪ੍ਰਾਨ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਸੇ ਬਿਰੰਚਰ ਇੰਦਰ ਲੋਕ ਤਾ ਮੈਂ ਜਲ ਤਉ ਫਿਰਿਆ ਸਿਮਰ ਸਿਮਰ ਸੁਆਮੀ ਭੈ ਸੀਤਲ ਦੂਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪੁਰਾਤਨ ਨਵ ਤਨ ਭਗਤੀ ਪਾਏ ਹਰਿ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ ਸਾਰਗ ਮਹੱਲਾ ਪੰਜਵਾ ਜਿਹਵੇ ਅੰਮ੍ਰਿਤ ਗੁਣ ਹਰਿ ਗਾਓ ਹਰਿ ਹਰਿ ਬੋਲ ਕਥਾ ਸੁਨਿਹਾਰ ਕੀ ਉਚਰਹੁ ਪ੍ਰਭ ਕੋ ਨਾਉ ਰਹਾਉ RAM ਨਾਮ ਰਤਨ ਤਨ ਸੰਚਹੁ ਮਨ ਤਨ ਲਾਵਹੁ ਭਾਉ ਆਨ ਵਿਭੂਤ ਮਿਥਿਆ ਕਰਿ ਮਾਨਹੁ ਸਾਚਾ ਐ ਸੁਆਉ ਜੀਅ ਪ੍ਰਾਨ ਮੁਕਤ ਕੋ ਦਾਤਾ ਏਕ ਸਿਉ ਲਿਵ ਲਾਓ ਕਹੋ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਓ ਸਾਰਗ ਮਹੱਲਾ ਪੰਜਵਾ ਹੋਤੀ ਨਹੀਂ ਕਵਨ ਕਛ ਕਰਨੀ ਇਹ ਓਟ ਪਾਈ ਮਨ ਸੰਤਾ ਕੋ ਭਾਰ ਏਕ ਕੀ ਸਰਣੀ ਰਾਮ ਪੰਜ ਦੋਗ ਛਿਦਰ ਆ ਤਨ ਮਹਿ ਵਿਖੈ ਵਿਆਦ ਕੀ ਕਰਨੀ ਆਸ ਅਪਾਰ ਦਿਨ ਸਗਣ ਰਾਖੇ ਗ੍ਰਸਤ ਜਾਤ ਬਲ ਜਰਣੀ ਅਨਾਥਾ ਨਾਦ ਦਇਆ ਸੁਖ ਸਾਗਰ ਸਰਬ ਦੋਗ ਪੈ ਹਰਣੀ ਮਨ ਬਾਛਤ ਚਿਤਵਤ ਨਾਨਕ ਦਾਸ ਵੇਖ ਜੀਵਾ ਪ੍ਰਭ ਚਰਨੀ ਸਾਰਗ ਮਹੱਲਾ ਪੰਜਵਾ ਫੀਕੇ ਹਰ ਕੇ ਨਾਮ ਬਿਨ ਸਾਦ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਨਸ ਪੂਰਨ ਨਾਦ ਰਹਾ ਸਿਮਰਤ ਸਾਧ ਮਹਾ ਸੁਖ ਪਾਈਐ ਮਿਰ ਜਾਹੇ ਸਗਲ ਵਿਖਾਦ ਹਰਿ ਹਰਿ ਲਾਭ ਸਾਧ ਸੰਗ ਪਾਈਐ ਘਰ ਲੈ ਆਵਹੁ ਲਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਵਰਨ ਨਾ ਸਾਕੋ ਨਾਨਕ ਮਹਿਮਾ ਪੇਖ ਰਹੇ ਵਿਸਮਾਦ ਸਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੈ ਅਨ ਜੇ ਬਿਰਥਾ ਜਨਮ ਪ੍ਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਆਕਥ ਕਹਾਣੀ ਲਾਭ ਲੈ ਹੋ ਹਰ ਹਿਰਦੈ ਆਰਾਧੋ ਛੁਟਕਾ ਆਵਣ ਜਾਣੀ ਉਦਮ ਸਖਤ ਸਿਆਣਪ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਤੀ ਸੇ ਲਾਗੇ ਨਾਨਕ ਜੋ ਪ੍ਰਭ ਪਾਣੀ ਸਾਰਗ ਮਹੱਲਾ ਪੰਜਵਾ ਧਨਵੰਤ ਨਾਮ ਕੇ ਬਣਜਾਰੇ ਸਾਂਝੀ ਕਰੋ ਨਾਮ ਤਨ ਖਾਟਹੁ ਗੁਰ ਕਾ ਸਬਦ ਵਿਚਾਰੇ ਰਹਾਓ ਛੋਡਹੁ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸਚ ਧਨ ਬਣ ਜਾਓ ਸਚ ਤਨ ਸੰਚਹੁ ਕਬੂ ਨਾ ਆਵਹੁ ਹਾਰੇ ਖਾਤ ਖਰਚਤ ਕਿਛ ਨਿਖਟਤ ਨਾਹੀ ਅਗੰਤ ਭਰੇ ਭੰਡਾਰੇ ਕਹੋ ਨਾਨਕ ਸੋਭਾ ਸੰਗ ਜਾਵਹੁ ਪਾਰ ਬ੍ਰਹਮ ਕੈ ਦੁਆਰੇ ਸਾਰਗ ਮਹੱਲਾ ਪੰਜਵਾ ਪ੍ਰਭ ਜੀ ਮੋਹਿ ਕਵਣ ਅਨਾਥ ਵਿਚਾਰਾ ਕਵਣ ਮੂਲ ਤੇ ਮਾਨੁਖ ਕਰਿਆ ਇਹੋ ਪ੍ਰਤਾਪ ਤੁਹਾਰਾ ਰਹਾਓ ਜੀਵ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤਿਪਾਲ ਕੇ ਸਰਬ ਘਟਾਂ ਆਧਾਰਾ ਹੋਏ ਨਾ ਜਾਣੈ ਤੁਮਰੀ ਗਤ ਮਿਤ ਆਪਹਿ ਏਕ ਪਸਾਰਾ ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰ ਪਾਰ ਉਤਾਰਾ ਸਾਰਗ ਮਹੱਲਾ ਪੰਜਵਾ ਆਵੈ ਰਾਮ ਸਰਨ ਵਡ ਭਾਗੀ ਏਕ ਸਬਿਨ ਕਿਛ ਹੋਰ ਨਾ ਜਾਣਾ ਅਵਰੋ ਪਾਪ ਤਿਆਗੀ ਰਹਾਉ ਮਨ ਬਜ ਕ੍ਰਮ ਆਰਾਧੈ ਹਰਿ ਹਰਿ ਸਾਧ ਸੰਗ ਸੁਖ ਪਾਇਆ ਅਨੰਦ ਵਿਨੋਦ ਅਕਥ ਕਥਾ ਰਸ ਸਾਚੈ ਸਹਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾ ਕੀ ਊਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਵਾਣੀ ਸਾਰਗ ਮਹੱਲਾ ਪੰਜਵਾਂ ਜਾਤੇ ਸਾਧੂ ਸਰਨ ਗਹੀ ਸਾਥ ਸਾਜ ਮਨ ਭਇਓ ਪ੍ਰਗਾ ਸਾਂ ਬਿਰਥਾ ਕਛ ਨਾ ਰਹੀ ਰਾਉ ਹੋ ਹੋ ਕਿਰਪਾਲ ਨਾਮ ਦਿਓ ਆਪਣਾ ਬਿਨਤੀ ਇਹ ਕਹੀ ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਾਤੇ ਉਪਜੋ ਤਈ ਸਮਾਨੋ ਸਾਈ ਬਸਤ ਅਹੀ ਕਹੋ ਨਾਨਕ ਪਰਮ ਗੁਰ ਖੋਇਓ ਜੋਤੀ ਜੋਤ ਸਮਹੀ ਸਾਰਗ ਮਹੱਲਾ ਪੰਜਵਾ ਰਸਨਾ ਰਾਮ ਕੋ ਜਸ ਗਾਓ ਆਣ ਸਵਾਦ ਵਿਸਾਰ ਸਗਲੇ ਭਲੋ ਨਾਮ ਸੁਆਓ ਰਹਾਓ ਚਰਨ ਕਮਲ ਵਸਾਏ ਹਿਰਦਾ ਏਕ ਸੋ ਲਿਵ ਲਾਓ ਸਾਧ ਸੰਗਤ ਹੋਏ ਨਿਰਮਲ ਬਹੁੜ ਜੋਨ ਨਾ ਆਵ ਜੀਉ ਪ੍ਰਾਨ ਆਧਾਰ ਤੇਰਾ ਤੂੰ ਨਿਥਾਵੇ ਥਾਓ ਸਾਥ ਸਾਥ ਸੰਭਾਲ ਹਰਿ ਕਰ ਨਾਨਕ ਸਤ ਬਲ ਜਾਓ ਸਾਰਗ ਮਹੱਲਾ ਪੰਜਵਾ ਬੈਕੁੰਠ ਗੋਬਿੰਦ ਚਰਨ ਨਿਤ ਧਿਆਓ ਮੁਕਤ ਪਦਾਰਥ ਸਾਧੂ ਸੰਗਤੇ ਅੰਮ੍ਰਿਤ ਹਰਿ ਕਾ ਨਾਉ ਰਹਾਓ ਊਤਮ ਕਥਾ ਸੁਣੀ ਜੈ ਸ਼੍ਰਵਣੀ ਮਇਆ ਕਰਹੁ ਭਗਵਾਨ ਆਵਤ ਜਾਤ ਦੋ ਪਖ ਪੂਰਨ ਪਾਈਐ ਸੁਖ ਬਿਸਰਾਮ ਸੋਧਤ ਸੋਧਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਦੂਰੀ ਸਾਰ ਮਹੱਲਾ ਪੰਜਵਾ ਸਾਚੇ ਸਤਿਗੁਰੂ ਦਾਤਾਰਾ ਦਰਸ਼ਨ ਦੇਖ ਸਗਲ ਦੁਖ ਨਾਸੈ ਚਰਨ ਕਮਲ ਬਲਿਆਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨੇਚਰ ਹਰਿ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਵਿਨਾਸੀ ਗੁਣ ਗਾਉ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾ ਆਧਾਰ ਨਾਨਕ ਵਾਹ ਵਾਹ ਕਹੁ ਤਾ ਕਉ ਜਾ ਕਾ ਅੰਤ ਨਾ ਪਾਰ ਸਾਰਗ ਮਹੱਲਾ ਪੰਜਵਾ ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹਿਓ ਠਾਕੁਰ ਸਭ ਥਾਈ ਨਿਕਟ ਬਸੈ ਸਭ ਨੇਰਾ ਰਹਾਉ ਬੰਧਨ ਤੋਰ RAM ਲਿਵ ਲਾਈ ਸੰਤ ਸੰਗ ਬਨ ਆਈ ਜਨਮ ਪਦਾਰਥ ਭੈਉ ਪੁਨੀਤਾ ਇੱਛਾ ਸਗਲ ਪੁਜਾਈ ਜਾ ਕੋ ਕਿਰਪਾ ਕਰੋ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੇ ਆਠ ਪਹਰ ਗੋਬਿੰਦ ਗੁਣ ਗਾਵੇ ਜਨ ਨਾਨਕ ਸਦ ਬਲ ਜਾਵੇ ਸਾਰਗ ਮਹੱਲਾ ਪੰਜਵਾ ਜੀਵਨ ਤਉ ਗਨੀਐ ਹਰਿ ਪੇਖਾ ਕਰੋ ਕਿਰਪਾ ਪ੍ਰੀਤਮ ਮਨ ਮੋਹਨ ਹੋਰ ਭਰਮ ਕੀ ਰੇਖਾ ਰਹਾ ਕਹਤ ਸੁਣਤ ਕੇ ਸਾਤ ਨਾ ਉਪਜਤ ਬਿਨ ਵਿਸਾਸ ਕਿਆ ਸੇਖਾਂ ਪ੍ਰਭੂ ਤਿਆਗ ਆਣ ਜੋ ਚਾਹਤ ਤਾਕੈ ਮੁਖ ਲਾਗੈ ਕਾ ਲੇਖਾ ਜਾ ਕੈ ਰਾਸ ਸਰਬ ਸੁਖ ਸੁਆਮੀ ਆਨ ਨਾ ਮਾਨਤ ਭੇਖਾ ਨਾਨਕ ਦਰਸ ਮਗਨ ਮਨ ਮੋਹਿਓ ਪੂਰਨ ਅਰਥ ਵਿਸੇਖਾ ਸਾਰਗ ਮਹੱਲਾ ਪੰਜਵਾ ਸਿਮਰਨ ਰਾਮ ਕੋ ਇਕ ਨਾਮ ਕਾਲ ਮਲ ਦਗਧ ਹੋਏ ਖਿਨ ਅੰਤਰੇ ਕੋਟ ਦਾਨ ਇਸਨਾਨ ਰਹਾ ਆਣ ਜੰਜਾਰ ਬਿਰਥਾ ਸ੍ਰਮ ਘਾਰਤ ਬੇਨ ਹਰਿ ਫੂਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇ ਭਉ ਦਾਨ ਸਿਮਰਿ ਸਿਮਰਿ ਨਾਨਕ ਪ੍ਰਭ ਜੀਵੈ ਬਿਨ ਸਿਜਾਇ ਅਭਿਮਾਨ ਸਾਰਗ ਮਹੱਲਾ ਪੰਜਵਾ ਧੂਰਤ ਸੋਈ ਜੇ ਧੁਰ ਕਉ ਲਾਗੈ ਸੋਈ ਧੁਰੰਦਰ ਸੋਈ ਬਸੁੰਦਰ ਹਰਿ ਏਕ ਪ੍ਰੇਮ ਰਸ ਪਾਗੈ ਰਹਾਉ ਬਲ ਬੰਚ ਕਰੈ ਨਾ ਜਾਣੈ ਲਾਭੈ ਸੋ ਧੂਰਤ ਨਹੀਂ ਮੂੜਾ ਸਵਾਰਥ ਤਿਆਗ ਸਾਰਥ ਰਜਿਓ ਨਹ ਸਿਮਰੈ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਿਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰਿ ਹਰਿ ਜਪਿਓ ਨਾਨਕ ਸੋ ਪਰਮਾਨਾ ਸਾਰਗ ਮਹੱਲਾ ਪੰਜਵਾਦ ਹਰਿ ਹਰ ਸੰਤ ਜਨਾ ਕੀ ਜੀਵਨ ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ RAM ਨਾਮ ਰਸ ਪੀਵਨ ਰਹਾਉ ਸੰਚਨ RAM ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਂਗ ਭਏ ਮਨ ਲਾਲਾ RAM ਨਾਮ ਰਸ ਖੀਵਨ ਜਿਉ ਮੀਨਾ ਜਲ ਸਿਓ ਰਝਾਨੋ RAM ਨਾਮ ਸੰਗ ਲੀਵਨ ਨਾਨਕ ਸੰਤ ਚਾਤ੍ਰਿਕ ਕੀ ਨਿਆਈ ਹਰਿ ਬੂੰਦ ਪਾਨ ਸੁਖ ਥੀਵਨ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਵਣ ਤੇ ਤਾ ਸਭ ਬੰਧਨ ਜੰਜਾਲ ਰਹਾਓ ਬੇਨ ਪ੍ਰਭ ਸੇਵ ਕਰਤ ਅਨ ਸੇਵਾ ਅੰਬਿਰਥਾ ਕਾਟੈ ਕਾਲ ਜਬ ਜਮ ਆਏ ਸੰਘਾਰੈ ਪ੍ਰਾਨੀ ਤਬ ਤੁਮਰੋ ਕੌਣ ਹਵਾਲ ਰਾਖ ਲਿਓ ਦਾਸ ਆਪਣੇ ਕਉ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨ ਮਾਲ ਸਾਰਗ ਮਹੱਲਾ ਪੰਜਵਾ ਮਾਨਿਤਾ ਨਿਰਾਮ ਕੋ ਵਿਵਹਾਰ ਪ੍ਰੇਮ ਭਗਤ ਗੁਰ ਗਾਮਨ ਕੀ ਧੇ ਪੋਹਤ ਨਾ ਸੰਸਾਰ ਰਹਾਉ ਸ਼੍ਰਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧ ਕੋ ਆਚਾਰ ਚਰਨ ਕਮਲ ਅਸਥਿਤ ਹਿਰਦਿ ਅੰਤਰੇ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਇਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨਿਧਾਨ ਉਚਰੋ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਇ ਸ੍ਰੀ ਤਰ ਠਾਕੁਰ ਮਿਲਤ ਅੰਧ ਦੁਖ ਕੋਰੀ ਰਹਾਓ ਹਰ ਕੇ ਨਾਮ ਸਿਉ ਪ੍ਰੀਤ ਨ ਲਾਗੀ ਅਨਕ ਭੇਖ ਬਹੁ ਜੋਰੀ ਤੂਟਤ ਬਾਰ ਨ ਲਾਗੈ ਤਾਕੋ ਜਿਉ ਗਾਗਿਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਿਤ ਪ੍ਰੇਮ ਰਸ ਫੋਰੀ ਨਾਨਕ ਦਾਸ ਤੇਰੀ ਸਰਣਾਈ ਪ੍ਰਭ ਬਿਨ ਆਣ ਨਾ ਹੋਰੀ ਸਾਰਗ ਮਹੱਲਾ ਪੰਜਵਾ ਚਿਤਵਾ ਵਾ ਔਸਰ ਮਨ ਮਾਹੇ ਹੋਏ ਇਕਤਰ ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੇ ਰਹਾਓ ਬਿਨ ਹਰਿ ਭਜਨ ਜੇਤੇ ਕਾਮ ਕਰੀਐ ਤੇਤੇ ਬਿਰਥੇ ਜਾਹੇ ਪੂਰਨ ਪਰਮਾਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੇ ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲ ਨਾ ਕਛੁ ਲਾਹੇ ਚਰਨ ਕਮਲ ਨਾਨਕ ਮਨ ਬੇਧਿਓ ਚਰਨਾ ਸੰਗ ਸਮਾਹੇ ਸਾਰਗ ਮਹੱਲਾ ਪੰਜਵਾ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੇ ਕੁਸਲ ਪਾਛੈ ਖੇਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਵੀ ਸਖਾਰ ਮੇਰਾ ਗੁਣ ਗੋਪਾਲ ਹਰਿ ਰਾਯਾ ਬਿਸਰ ਨਾ ਜਾਈ ਨਿਮਖ ਹਿਰਦੈ ਤੇ ਪੂਰਾ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾ ਕੈ ਏਕਾ ਲਿਵ ਪੂਰਨ ਪਰਮੇਸ਼ਰ ਭਉ ਨਹੀਂ ਨਾਨਕ ਤਾਕੈ ਸਾਰਗ ਮਹੱਲਾ ਪੰਜਵਾ ਜਾ ਕੈ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੁਖ ਨਾ ਵਿਆਪੈ ਕੋਇ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰੋ ਦਰਸ਼ਨ ਪੇਖਨ ਕਉ ਕਰਮ ਪ੍ਰਾਪਤਿ ਹੋਏ ਗੁਰ ਪ੍ਰਸਾਦੀ ਦ੍ਰਿਸ਼ ਨਿਹਾਰੋ ਦੂਸਰ ਨਾਹੀ ਕੋਏ ਦਾਨ ਦੇਹ ਨਾਨਕ ਆਪਣੇ ਕਉ ਚਰਨ ਜੀਵਾ ਸੰਤ ਧੋਵੇ ਸਾਰਗ ਮਹੱਲਾ ਪੰਜਵਾ ਜੀਵਤ ਰਾਮ ਕੇ ਗੁਣ ਗਾਏ ਕਰਹੁ ਕਿਰਪਾ ਗੋਪਾਲ ਬੀਠਲੇ ਬਿਸਰ ਨਾ ਕਵੀ ਜਾਏ ਰਹਾ ਮਾਨ ਤਨ ਧਨ ਸਭ ਤੁਮਰਾ ਸੁਆਮੀ ਆਨ ਨਾ ਦੂਜੀ ਜਾਏ ਜਿਉ ਤੂ ਰਾਖੈ ਤੇ ਵੀ ਰਹਣਾ ਤੁਮਰਾ ਪਹਿਨਾ ਖਾਏ ਸਾਧ ਸੰਗਤ ਕੈ ਬਲ ਬਲ ਜਾਈ ਬਹੁ ਨਾ ਜਨਮਾ ਧਾਏ ਨਾਨਕ ਦਾਸ ਤੇਰੀ ਸਰਣਾਈ ਜਿਉ ਭਾਵੈ ਤਵੈ ਚਲਾਏ ਸਾਰਗ ਮਹੱਲਾ ਪੰਜਵਾ ਮਨ ਰੇ ਨਾਮ ਕੋ ਸੁਖ ਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀਸੈ ਛਾਰ ਰਹਾ ਗ੍ਰਹਿ ਅੰਧ ਕੋ ਪਤਿਤ ਪ੍ਰਾਣੀ ਨਰਕ ਘੋਰ ਗੁਵਾਰੇ ਅਨਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰਬਾਰ ਪਤਿਤ ਪਾਵਨ ਭਗਤ ਬਛਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰਗ ਮਹੱਲਾ ਪੰਜਵਾ ਬਿਰਾਜਤ ਰਾਮ ਕੋ ਪ੍ਰਤਾਪ ਆਧਿ ਵਿਆਧਿ ਉਪਾਧਿ ਸਭ ਨਾਸੀ ਬਿਨ ਸੇ ਤੀਨੈ ਤਾਪ ਰਹਾਓ ਤ੍ਰਿਸ਼ਨਾ ਬੁੱਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ਗੁਣ ਗਾਵਤ ਅਚਵਤ ਅਬినాਸੀ ਮਨ ਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗ ਖਾਪ ਭਗਤ ਵਛਲ ਭੈ ਕਾਟਣ ਹਾਰੇ ਨਾਨਕ ਕੇ ਮਾਈ ਬਾਪ ਸਾਰਗ ਮਹੱਲਾ ਪੰਜਵਾ ਆਤੁਰ ਨਾਮ ਬਿਨ ਸੰਸਾਰ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਇਤ ਲਾਗੋ ਵਿਖਿਆ ਛਾਰ ਰਹਾਉ ਪਾਇਠ ਗੌਰੀ ਆਪ ਭੁਲਾਇਓ ਜਨਮਤ ਬਾਰੋ ਵਾਰ ਹਰਿ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰਤ ਖੁਵਾਰ ਹੋ ਕਿਰਪਾਲ ਦੀਨ ਦੁਖ ਪੰਜਨ ਤੇਰਿਆ ਸੰਤਾ ਕੀ ਰਾਵਾਰ ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰੇ ਸਾਰਗ ਮਹੱਲਾ ਪੰਜਵਾ ਮੈਲਾ ਹਰ ਕੇ ਨਾਮ ਜੀਓ ਤਿਨ ਪ੍ਰਭ ਸਾਚੈ ਆਪ ਭੁਲਾਇਆ ਵਿਖੈ ਠਗੌਰੀ ਪੀਓ ਰਹਾਉ ਕੋਟ ਜਨਮ ਭ੍ਰਮ ਤੋ ਬਹੁ ਭਾਤੀ ਥਿਤ ਨਹੀਂ ਕਤੂ ਪਾਈ ਪੂਰਾ ਸਤਿਗੁਰ ਸਾਹਿਜ ਨਾ ਭੇਟਿਆ ਸਾਖਤ ਆਵੈ ਜਾਈ ਰਾਖ ਲਿਓ ਪ੍ਰਭ ਸੰਗ੍ਰਿਥ ਦਾਤੇ ਤੂੰ ਪ੍ਰਭ ਅਗਮਿ ਅਪਾਰ ਨਾਨਕ ਦਾਸ ਤੇਰੀ ਸਰਣ ਆਈ ਜਲ ਉਤਰਿਓ ਪਾਰ ਸਾਰਗ ਮਹੱਲਾ ਪੰਜਵਾ ਰਾਮਨ ਕਉ ਰਾਮ ਕੇ ਗੁਣ ਬਾਦ ਸਾਧ ਸੰਗ ਧਿਆਈਆ ਪਰਮੇਸ਼ਰੇ ਅੰਮ੍ਰਿਤ ਜਾ ਕੇ ਸਵਾਦ ਰਹਾਉ ਸਿਮਰਤ ਏਕ ਅਚੁੱਤ ਅਬਿਨਾਸੀ ਬਿਨਸੇ ਮਾਇਆ ਮਾਦ ਸਹਜ ਅਨੰਦ ਅਨਹਦ ਧੁਨ ਬਾਣੀ ਬਹੁਰ ਨਾ ਭਏ ਵਿਖਾਦ ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਖ ਪ੍ਰਹਿਲਾਦ ਪੀਵਤ ਅਮਿਓ ਮਨੋਹਰ ਹਰ ਰਸ ਜਬ ਨਾਨਕ ਹਰਿ ਬਿਸਮਾਦ ਸਾਰਗ ਮਹੱਲਾ ਪੰਜਵਾ ਕੀਨੇ ਪਾਪ ਕੇ ਬਹੁ ਕੋਟ ਦਿਨ ਸਰਹਿਣੀ ਥਕਤ ਨਾਹੀ ਕਤਹਿ ਨਾਹੀ ਛੋਟ ਰਹਾ ਮਹਾ ਬੱਜਰ ਬਿਖ ਬਿਆਧੀ ਸਿਰ ਉਠਾਈ ਪੋਟ ਉਗਰ ਗਈਆਂ ਖਿਨਾ ਭੀਤਰ ਜਮਹਿ ਗਰਾਸੇ ਝੋਟ ਪਸ ਪ੍ਰੇਤ ਉਸ਼ਟ ਗਰਧਵ ਅਨਕ ਜੋਨੀ ਲੇਟ ਵਾਜ ਸਾਹ ਸੰਗ ਗੋਬਿੰਦ ਨਾਨਕ ਕਛ ਨਾ ਲਾਗੈ ਭੇਟ ਸਾਰਗ ਮਹੱਲਾ ਪੰਜਵਾ ਅੰਧੇ ਖਾਵਹਿ ਬਿਸੂ ਕੇ ਘਟਾਕ ਨੈਣ ਸ਼ਰਵਣ ਸਰੀਰ ਸਭ ਉਟਿਓ ਸਾਸ ਗਇਓ ਤਤ ਘਾਟ ਰਹਾਓ ਅਨਾਥ ਜਾਣ ਉਦਰਲੇ ਪੋਖਹਿ ਮਾਇਆ ਗਈਆ ਹਾਟਿ ਕਿਲ ਵੇ ਕਰਤ ਕਰਤ ਪਛਤਾਵੈ ਕਭੋ ਨਾ ਸਾਕੈ ਛਾਂਟਿ ਨਿੰਦਕ ਜਮ ਦੂਤੀ ਆਏ ਸੰਘਾਰਿਓ ਦੇਵੈ ਮੂੜ ਉਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਫਾਟੇ ਸਾਰਗ ਮਹੱਲਾ ਪੰਜਵਾ ਟੂਟੀ ਨਿੰਦਕ ਕੀ ਅਧ ਵਿੱਚ ਜਾਣਕਾਰ ਆਖਾ ਆਪ ਸੁਆਮੀ ਬੇਮੁਖ ਕੋ ਆਏ ਪਹੁਚੀ ਮੀਚ ਰਹਾ ਉਸ ਕਾ ਕਹਿਆ ਕੋਇ ਨਾ ਸੁਣੀ ਕਹੀ ਨਾ ਬੈਸਨ ਪਾਵੈ ਇਹਾਂ ਦੁਖ ਆਗੈ ਨਰਕ ਪੁੰਚੈ ਬਹੁ ਜੋਨੀ ਬਰਮਾਵੈ ਪ੍ਰਗਟ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਨਾਨਕ ਸਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ ਸਾਰਗ ਮਹੱਲਾ ਪੰਜਵਾ ਤ੍ਰਿਸਨਾ ਚਲਤ ਬਹੁ ਪ੍ਰਕਾਰੇ ਪੂਰਨ ਹੋਤ ਨ ਕਥਉ ਬਾਤ ਹੈ ਅੰਤ ਭਰਤੀ ਹਾਰ ਰਹਾਉ ਸਾਥ ਸੂਖ ਨ ਸਾਜ ਉਪਜੈ ਇਹ ਇਸ ਵਿਵਹਾਰੀ ਆਪ ਪਰ ਕਾ ਕਛ ਨ ਜਾਣੈ ਕਾਂ ਕ੍ਰੋਧ ਹੈ ਜਾਰੀ ਸੰਸਾਰ ਸਾਗਰ ਦੁਖ ਵਿਆਪਿਓ ਦਾਸ ਲੇ ਬਹੁ ਤਾਰੇ ਚਰਨ ਕਮਲ ਆਏ ਨਾਨਕ ਸਦ ਸਦਾ ਬਲਿਹਾਰੇ ਸਾਰਿ ਮਹੱਲਾ ਪੰਜਵਾ ਰੇ ਪਾਪੀ ਤੈ ਕੌਣ ਕੀ ਮਤ ਲੀਨ ਨਿਮਕ ਘਰੀ ਨਾ ਸਿਮਰ ਸੁਆਮੀ ਜਿਉ ਪਿੰਡ ਜਿਨ ਦੀਨ ਰਹਾਉ ਖਾਤ ਪੀਵਤ ਸੁਨਤ ਸੁਖਿਆ ਨਾਮ ਸਿਮਰਤ ਖੀਨ ਗਰਭ ਕੁਦਰ ਬਿਲ ਲਾਡ ਕਰਤਾ ਤਹਾਂ ਹੋਵਤ ਦੀਨ ਮਹਾ ਮਾਦ ਵਿਕਾਰ ਬਾਧਾ ਅਨਕ ਜੂਨ ਪਰਮੀਨ ਗੋਬਿੰਦ ਬਿਸਰੇ ਕਮਨ ਦੁਖ ਗਨਿਐ ਸੁਖ ਨਾਨਕ ਹਰ ਪਦ ਚੀਨ ਸਾਰਗ ਮਹੱਲਾ ਪੰਜਵਾ ਮਾਈ ਰੀ ਚਰਨਾ ਓਟ ਗਹੀ ਦਰਸ਼ਨ ਭੇਖ ਮੇਰਾ ਮਨ ਮੋਹਿਓ ਦੁਰਮਤ ਜਾਤ ਬਹੀ ਰਹਾਓ ਅਗਾਹ ਅਗਾਧ ਊਚ ਅਬਨਾਸੀ ਕੀਮਤ ਜਾਤ ਨਾ ਕਹੀ ਜਲ ਥਰ ਭੇਖ ਭੇਖ ਮਨ ਬਿਗਸਿਓ ਪੂਰ ਰਹਿਓ ਸਰਬ ਮਹੀ ਦੀਨ ਦਇਆਲ ਪ੍ਰੀਤਮ ਮਨ ਮੋਹਨ ਮਿਲ ਸਾਧਾ ਕੀਨੋ ਸਹੀ ਸਿਮਰ ਸਿਮਰ ਜੀਵਤ ਹਰਿ ਨਾਨਕ ਜਮ ਕੀ ਭੀਰ ਨਾ ਭਈ ਸਾਰਗ ਮਹੱਲਾ ਪੰਜਵਾ ਮਾਈ ਰੀ ਮਨ ਮੇਰੋ ਮਤਵਾਰੋ ਪੇਖ ਦਇਆਲ ਅਨੰਦ ਸੋ ਪੂਰਨ ਹਰਿ ਰਸ ਰਪਿਓ ਖੁਮਾਰੋ ਰਹਾਉ ਨਿਰਮਲ ਭੈ ਊਜਲ ਜਸ ਗਾਵਤ ਬਹੁਰ ਨ ਹੋਵਤ ਕਾਰੋ ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖ ਆਪਾਰੋ ਕਰ ਗਹਿ ਦੀਨੇ ਸਰਬ ਸੋ ਦੀਨੇ ਦੀਪਕ ਭਇਓ ਉਜਾਰੋ ਨਾਨਕ ਨਾਮ ਰਸਿਕ ਪੈ ਰਾਗੀ ਕੁਲਹਾ ਸਮੂਹਾ ਤਾਰੋ ਸਾਰਗ ਮਹੱਲਾ ਪੰਜਵਾ ਮਾਈ ਰੀ ਆਣ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀ ਕੋ ਦਾਤਾ ਮਾਇਆ ਸੰਗ ਲਵਟਾਹੇ ਰਹਾਓ ਨਾਮ ਵਿਸਾਰ ਚਲੈ ਅਨਮਾਰਗੇ ਨਰਕ ਘੋਰ ਮਹਿ ਪਾਹੇ ਅਨਕ ਸਜਾਈ ਗਣਤ ਨ ਆਵੇ ਗਰਭ ਹੈ ਗਰਭ ਪਰਮਾਹੇ ਸੇ ਤਨਵੰਤੇ ਸੇ ਪਤਿਵੰਤੇ ਹਰ ਕੀ ਸਰਨ ਸਮਾਹੇ ਗੁਰ ਪ੍ਰਸਾਦ ਨਾਨਕ ਜਗ ਜੀਤਿਓ ਬਹੁਰ ਨ ਆਵੇ ਜਾਹੇ ਸਾਰਗ ਮਹੱਲਾ ਪੰਜਵਾ ਹਰ ਕਾਟੀ ਕੁਟਲਤਾ ਕੁਠਾਰੀ ਬ੍ਰਹਮ ਬਾਣ ਦਹਨ ਭਏ ਖਿਨ ਪੀਤਰ ਰਾਮ ਨਾਮ ਪਰਹਾਰੇ ਰਹਾ ਕਾਮ ਕ੍ਰੋਧ ਨਿੰਦਾ ਪਰਹਰਿਆ ਕਾਢੇ ਸਾਧੂ ਕੈ ਸੰਗ ਮਾਰੇ ਜਨਮ ਪਦਾਰਥ ਗੁਰਮੁਖ ਜੀਤਿਆ ਬਹੁਰ ਨ ਜੂਐ ਹਾਰੇ ਆਠ ਬਾਹਰ ਪ੍ਰਭ ਕੇ ਗੁਣ ਗਾਵਾ ਪੂਰਨ ਸ਼ਬਦ ਵਿਚਾਰੇ ਨਾਨਕ ਦਾਸਨ ਦਾਸ ਜਨ ਤੇਰਾ ਪੁਨਹ ਪੁਨਹ ਨਮਸਕਾਰੇ ਸਾਰਗ ਮਹੱਲਾ ਪੰਜਵਾ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਆਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਉ ਸਾਧਕ ਸਿਧ ਸਗਲ ਮੁਨ ਲੋਚੈ ਬਿਰਲੇ ਲਾਗੈ ਧਿਆਨ ਜਿਸਾ ਕਿਰਪਾਲ ਹੋਏ ਮੇਰਾ ਸੁਆਮੀ ਪੂਰਨਤਾ ਕੋ ਕਾਮ ਜਾ ਕੈ ਹਿਰਦੈ ਵਸੈ ਭੈ ਪੰਜਨ ਤੇ ਜਾਣੈ ਸਗਲ ਜਹਾਨ ਖੇਨ ਪਲ ਬਿਸਰ ਨਹੀਂ ਮੇਰੇ ਕਰਤੇ ਹੋ ਨਾਨਕ ਮੰਗੈ ਦਾਨ ਸਾਰਗ ਮਹੱਲਾ ਪੰਜਵਾ ਊਠਾ ਸਰਬ ਥਾਈ ਮੇਹੋ ਅਨੰਦ ਮੰਗਲ ਗਾਉ ਹਾਰ ਜਸ ਪੂਰਨ ਪ੍ਰਗਟਿਓ ਨੇਹੋ ਰਹਾ ਚਾਰ ਕੁੰਟ ਦਾਹ ਦਿਸ ਜਲ ਨਿਧਿ ਊਨ ਥਾਉ ਨਾ ਕੇਹੋ ਕਿਰਪਾ ਨਿਧ ਗੋਬਿੰਦ ਪੂਰਨ ਜੀ ਅਦਾਨ ਸਭ ਦੇਹੋ ਸਤ ਸਤ ਹਰਿ ਸਤ ਸੁਆਮੀ ਸਤ ਸਾਧ ਸੰਗੇ ਹੋ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਹ ਪਰਮੇ ਹੋ ਸਾਰਗ ਮਹੱਲਾ ਪੰਜਵਾ ਗੋਬਿੰਦ ਜੀਓ ਤੂੰ ਮੇਰੇ ਪ੍ਰਾਨ ਆਧਾਰ ਸਾਜਨ ਵੀ ਸਹਾਈ ਤੁਮ ਹੀ ਤੂੰ ਮੇਰੋ ਪਰਿਵਾਰ ਰਹਾਓ ਕਰ ਮਸਤਕ ਧਾਰਿਓ ਮੇਰਾ ਮਾਥਾ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਿਕ RAM ਨਾਮ ਧਿਆਏ ਚਲ ਨੀਵ ਧਰਾਈ ਸਤਗੁਰ ਕਬਹੂ ਡੋਲਤ ਨਾਹੀ ਗੁਰ ਨਾਨਕ ਜਪੈ ਦਇਆਰਾ ਸਰਬ ਸੁਖਾ ਨਿਧ ਪਾਹੀ ਸਾਰਗ ਮਹੱਲਾ ਪੰਜਵਾ ਨਿਭੀ ਨਾਮ ਕੀ ਸਜ ਖੇਪ ਲਾਭ ਹਰਿ ਗੁਣ ਗਾਏ ਨਿਧ ਧਾਨੁ ਬਿਖੈ ਮਾਹੇ ਅਲੇਪ ਰਹਾਉ ਜੀ ਜੰਦ ਸਗਲ ਸੰਤੋਖੇ ਆਪਣਾ ਪ੍ਰਭ ਧਿਆਏ ਰਤਨ ਜਨਮ ਅਪਾਰ ਜੀਤਿਓ ਬਹੁੜ ਜੋਨ ਨ ਪਾਏ ਭਏ ਕਿਰਪਾਲ ਦਇਆਲ ਗੋਵਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਉ ਰੰਗ ਸਾਰ ਮਹੱਲਾ ਪੰਜਵਾ ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਤੁਨੀ ਮੇਰਾ ਮਨ ਮੋਹਿਓ ਅਚਰਜਤਾ ਕੇ ਸਵਾਦ ਰਹਾ ਮਾਤ ਪਿਤਾ ਬੰਧ ਪੈ ਸੋਈ ਮਾਨੇ ਹਰ ਕੋ ਅਹਲਾਦ ਸਾਧ ਸੰਗ ਗਾਏ ਗੁਰੂ ਗੋਬਿੰਦ ਬਿਨ ਸਿਓ ਸਾ ਪਰਮਾਤ ਡੋਰੀ ਲਪਟ ਰਹੀ ਚਰਨਾ ਸੰਗ ਭ੍ਰਮ ਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਆ ਮੋਰ ਨਾ ਜੋਨ ਪਰਮਾਤ ਸਾਰਗ ਮਹੱਲਾ ਪੰਜਵਾ ਮਾਈ ਰੀ ਮਾਤੀ ਚਰਨ ਸਮੂਹ ਏਕਸ ਬਿਨ ਹੋ ਆਨ ਨਾ ਜਾਣੋ ਦੁਤੀਆ ਭਾਉ ਸਭ ਲੂਹ ਰਹਾ ਤਿਆ ਗੋਪਾਲ ਅਵਰ ਜੋ ਕਰਨਾ ਤੇ ਵਿਖਿਆ ਕੇ ਖੂਹ ਦਰਸ ਪਿਆਸ ਮੇਰਾ ਮਨ ਮੋਹਿਓ ਕਾਢੀ ਨਰਕ ਤੇ ਧੂਹ ਸੰਤ ਪ੍ਰਸਾਦ ਮਿਲਿਓ ਸੁਖਦਾਤਾ ਬਿਨਸੀ ਹਉ ਮੈਂ ਹੂਹ RAM ਰੰਗ ਰਾਤੇ ਦਾਸ ਨਾਨਕ ਮੌਲਿਓ ਮਨ ਤਨ ਜੂਹ ਸਾਰਗ ਮਹੱਲਾ ਪੰਜਵਾ ਬਿਨਸੇ ਕਾਜ ਕੇ ਵਿਵਹਾਰ RAM ਭਜ ਮਿਲ ਸਾਧ ਸੰਗਤ ਇਹ ਜਗ ਮਹਿ ਸਾਰ ਰਹਾਉ ਈ ਤੂਤ ਨਾ ਢੋਲ ਕਥੂ ਨਾਮ ਹਿਰਦੈ ਧਾਰ ਗੁਰ ਚਰਨ ਬੋਇਥ ਮਿਲਿਓ ਭਾਗੀ ਉਤਰਿਓ ਸੰਸਾਰ ਜਾਲ ਥਲ ਮਹੀਲ ਪੂਰੇ ਰਹਿਓ ਸਰਬਨਾਥ ਪਾਰ ਹਰੀ ਨਾਮ ਅੰਮ੍ਰਿਤ ਪੀਓ ਨਾਨਕ ਆਣ ਰਸ ਸਵਿਖਾਰ ਸਾਰਗ ਮਹੱਲਾ ਪੰਜਵਾ ਤਾਤੇ ਕਰਨ ਪਲਾਹ ਕਰੇ ਮਹਾ ਵਿਕਾਰ ਮੋਹ ਮਦ ਮਾਤੋ ਸਿਮਰਤ ਨਾਹੇ ਹਰੇ ਰਹਾ ਸਾਧ ਸੰਗ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ਸਫਲ ਦੇਹ ਧਨ ਹੋਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਧ ਸਾਧ ਸਿਧ ਸਭ ਉਪਰ ਸਾਧ ਭਲੇ ਨਾਨਕ ਦਾਸ ਤੂਰ ਜਨ ਬਾਂਛੈ ਉਧਰ ਹੈ ਲਾਗ ਪੱਲੇ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਏਹੀ ਸੁਚਾਤ ਪ੍ਰਭ ਦਰਸ ਦੇਖੈ ਕਬ ਆਖੀ ਰਹਾਉ ਤੂ ਬੇਅੰਤ ਪਾਰ ਬ੍ਰਹਮ ਸੁਆਮੀ ਗਤ ਤੇਰੀ ਜਾਇ ਨਾ ਲਾਖੀ ਚਰਨ ਕਮਲ ਪ੍ਰੀਤ ਮਨ ਬੇਧਿਆ ਕਰ ਸਰਬ ਸੋ ਅੰਤਰ ਰਾਖੀ ਬੇਦ ਪ੍ਰਾਣ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਜਪ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁਤੀਆ ਬਿਰਥੀ ਸਾਖੀ ਸਾਰਗ ਮਹੱਲਾ ਪੰਜਵਾ ਮਾਖੀ RAM ਕੀ ਤੂੰ ਮਾਖੀ ਜਹ ਦੁਰਗੰਧ ਤਹਾ ਤੂ ਵੈਸੈ ਮਹਾ ਵਿਖਿਆ ਮਦ ਚਾਖੀ ਰਹਾ ਹੈ ਅਸਥਾਨ ਤੂੰ ਟਿਕਣ ਨਾ ਪਾਵਹਿ ਇਹ ਵਿਦ ਦੇਖੀ ਆਖੀ ਸੰਤਾ ਬਿਨ ਤੈ ਕੋਈ ਨਾ ਛਾੜਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਅਜਨ ਸਗਨੇ ਤੈ ਮੋਹੇ ਬਿਨ ਸੰਤਾ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸਜ ਸਾਖੀ ਸਾਰਗ ਮਹੱਲਾ ਪੰਜਵਾ ਮਾਈ ਰੀ ਕਾਟੀ ਜਮ ਕੀ ਭਾਸ ਹਰ ਹਰ ਜਬ ਸਰਬ ਸੁਖ ਪਾਏ ਬੀਤੇ ਗ੍ਰਸਤ ਉਦਾਸ ਰਹਾਉ ਕਰ ਕਿਰਪਾ ਲੀਨੇ ਕਰੇ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰਿ ਗੁਣ ਗਾਏ ਬਿਨਸੀ ਦੁਤੀਆ ਆਸ ਮਾ ਧਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸੇ ਹਰਿ ਨਾਨਕ ਰਤਨ ਲਹਿਓ ਸਾਰਗ ਮਹੱਲਾ ਪੰਜਵਾ ਮਾਈ ਰੀ ਅਰਿਓ ਪ੍ਰੇਮ ਕੀ ਘੋਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਗਤ ਨਾ ਕੋਈ ਤੋਰ ਰਹਾਉ ਪ੍ਰਾਨ ਮਾਨ ਪਤ ਪਿਤ ਸੁਤ ਬੰਧਵ ਹਰ ਸਰਬਸ ਧਨ ਮੋਰ ਤ੍ਰਿਗ ਸਰੀਰ ਅਸਤ ਬਿਸ਼ਟਾ ਕ੍ਰਿਮ ਬਿਨ ਹਰਿ ਜਾਣਤ ਹੋਰ ਭਇਓ ਕਿਰਪਾਲ ਦੀਨ ਦੁਖ ਪੰਜਨ ਪਰਾ ਪੂਰਬਲਾ ਜੋਰ ਨਾਨਕ ਸਰਣ ਕਿਰਪਾ ਨਿਜ ਸਾਗਰ ਬਿਨ ਬਿਨਸਿਓ ਆਨ ਨਿਹੋਰ ਸਾਰਗ ਮਹੱਲਾ ਪੰਜਵਾ ਨੀਕੀ RAM ਕੀ ਤੁਹ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਨਮ ਮਰਨ ਵਿਕਾਰ ਅੰਕਰ ਹਰਿ ਕਾਟ ਛਾੜੇ ਖੋਏ ਪਰਾ ਪੂਰਬ ਜਿਸੈ ਲਿਖਿਆ ਬਿਰਲਾ ਪਾਏ ਕੋਏ ਰਵਣ ਗੁਣ ਗੋਪਾਲ ਕਰਤੇ ਨਾਨਕਾ ਸਜ ਜੋਏ ਸਾਰ ਮਹੱਲਾ ਪੰਜਵਾ ਹਰ ਕੇ ਨਾਮ ਕੀ ਮਤ ਸਾਰ ਹਰ ਵਿਸਾਰ ਜੋ ਆਨ ਰਾਚੈ ਮਿਥਨ ਸਭ ਵਿਸਤਾਰ ਰਾਮ ਸਾਧ ਸੰਗਮ ਭਾਸੁਆਮੀ ਪਾਪ ਹੋਵਤ ਖਾਰ ਚਰਨਾਰ ਬਿੰਦ ਬਸਾਏ ਹਿਰਦੈ ਬਹੁਰ ਜਨਮ ਨਾ ਮਾਰ ਕਰ ਅਨੁਗ੍ਰਹ ਰਾਖ ਦੀਨੇ ਏਕ ਨਾਮ ਆਧਾਰ ਦਿਨ ਰਹਿ ਸਿਮਰਤ ਸਦਾ ਨਾਨਕ ਮੁਖ ਉਜਲ ਦਰਬਾਰੇ ਸਾਰਗ ਮਹੱਲਾ ਪੰਜਵਾ ਮਾਨੀ ਤੂੰ RAM ਕਹਿ ਦਰਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ਅਭਿਮਾਨੀ ਰਹਾਓ ਤਾਰ ਅਨੁਗ੍ਰਹ ਆਪਣੀ ਕਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੁਖ ਆਨੰਦ ਕਨੇਰੇ ਠਾਕੁਰ ਦਰਸ ਧਿਆਨੀ ਨਿਕਟ ਵਰਤਨ ਸਾਸ ਦਾ ਸੁਹਾਗਨ ਦਹਦ ਸਾਈ ਜਾਨੀ ਪ੍ਰਿਆ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰਗ ਮਹੱਲਾ ਪੰਜਵਾ ਤੋ ਚਰਨ ਆਸਰੋ ਈਸ ਤੂੰ ਹੈ ਪਛਾਨੂ ਸਾਖ ਹੈ ਸੰਗ ਰਾਖਨ ਹਾਰ ਹੈ ਜਗਦੀਸ਼ ਰਹਾਉ ਤੂੰ ਹਮਰੋ ਹਮ ਤੁਮਰੇ ਕਹੀਐ ਇਹ ਤੋਤ ਤੁਮ ਹੀ ਰਾਖੇ ਤੂੰ ਬੇਅੰਤ ਪਰਮਪਰ ਸੁਆਮੀ ਗੁਰ ਕਿਰਪਾ ਕੋਈ ਲਖੈ ਬਿਨ ਬਖਨੇ ਬਿਨ ਕਹਾਂ ਕਹਾਵਨ ਅੰਤਰ ਜਾਮੀ ਜਾਣੈ ਜਾ ਕੋ ਮੇਲ ਲੈ ਪ੍ਰਭ ਨਾਨਕ ਸੇ ਜਨ ਦਰਗਾ ਮਾਨੇ ਸਾਰੰਗ ਮਹੱਲਾ ਪੰਜਵਾ ਚੌਪ ਦੇ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਭਜ ਆਨ ਕਰਮ ਵਿਕਾਰ ਮਾਨ ਮੋਹ ਨਾ ਬੁਝਤ ਤ੍ਰਿਸ਼ਨਾ ਕਾਲ ਗ੍ਰਸ ਸੰਸਾਰ ਰਹਾਉ ਖਾਦ ਪੀਵਤ ਹਸਤ ਸੋਵਤ ਔਦ ਬਿਤੀ ਅਸਾਰ ਨਰਕ ਉਦਰ ਪਰਮੰਦ ਜਲ ਤੋ ਜਮਹ ਕੀ ਨੀਸਾਰ ਪਰ ਦ੍ਰੋਹ ਕਰਤ ਵਿਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾ ਅੰਧਾਰ ਵਿਖਟ ਗੌਰੀ ਖਾਏ ਮੂਠੋ ਚਿਤ ਨ ਸਿਰਜਣਹਾਰ ਗੋਬਿੰਦ ਗੁਪਤ ਹੋਏ ਰਹੋ ਨਿਆਰੋ ਮਾ ਤੰਗ ਮਤ ਅਹੰਕਾਰ ਕਰ ਕਿਰਪਾ ਪ੍ਰਭ ਸੰਤ ਰਾਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨ ਆਇਓ ਗੋਪਾਲ ਪੁਰਖ ਅਪਾਰ ਸਾਰਗ ਮਹੱਲਾ ਪੰਜਵਾਂ ਘਰ ਛੇਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੁਭ ਭਜਨ ਬੋਲੇ ਗੁਣ ਅਮੋਲ ਕਿੰਕਰੀ ਬਿਕਾਰ ਦੇਖ ਰੀ ਵਿਚਾਰ ਗੁਰ ਸ਼ਬਦ ਧਿਆਏ ਮਹਲ ਪਾਏ ਹਰ ਸੰਗ ਰੰਗ ਕਰਤੀ ਮਹਾ ਕੇਲ ਰਹਾਉ ਸੁਪਨ ਰੀ ਸੰਸਾਰ ਮਿਥਨੀ ਵਿਸਥਾਰ ਸਗੀ ਕਾਏ ਮੋਹਿ ਮੋਹਿਲੀ ਪ੍ਰਿਯ ਪ੍ਰੀਤ ਹਿਰਦੈ ਮੇਲ ਸਰਬਰੀ ਪ੍ਰੀਤ ਪਿਆਰ ਪ੍ਰਭ ਸਦਾਰੀ ਦਇਆਰ ਕਾਏ ਆਨ ਆਨ ਰੁਚੀਐ ਹਰ ਸੰਗ ਸੰਗ ਖਚੀਐ ਜੋ ਸਾਧ ਸੰਗ ਪਾਏ ਕਹੋ ਨਾਨਕ ਹਰ ਧਿਆਏ ਅਵ ਰਹੇ ਜਮਹਿ ਮੇਲ ਸਾਰਗ ਮਹੱਲਾ ਪੰਜਵਾ ਕੰਚਨਾ ਬਹੁ ਦਤ ਕਰਾ ਭੂ ਵਿਧਾਨ ਅਰਬ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾ ਚਾਰ ਬੇਦ ਜਿਹ ਭਨੇ ਦਸ ਅਸ਼ਟ ਖਸ਼ਟ ਸ਼ਰਵਣ ਸੁਨੇ ਨਹੀਂ ਤੁਲ ਗੋਬਿੰਦ ਨਾਮ ਤੁਨੇ ਮਨ ਚਰਨ ਕਮਲ ਲਾਗੇ ਵਰਤ ਸੰਧ ਸੋਚ ਚਾਰ ਕਿਰਿਆ ਕੁੰਟ ਨਿਰਾਹਾਰ ਅਪਰਸ ਕਰਤ ਪਾਗ ਸਾਰ ਨਿਵਲੀ ਕਰਮ ਬਹੁ ਵਿਸਥਾਰ ਧੂਪ ਦੀਪ ਕਰਤੇ ਹਰਿ ਨਾਮ ਤੁਲ ਨ ਲਾਗੇ RAM ਦਇਆਰ ਸੁਣ ਦੀਨ ਬੇਨਤੀ ਦੇਹੋ ਦਰਸਨੈਨ ਪੇਖੋ ਜਨ ਨਾਨਕ ਨਾਮ ਮਿਸ਼ਟ ਲਾਗੇ ਸਾਰਗ ਮਹੱਲਾ ਪੰਜਵਾ RAM RAM RAM ਜਾਪੇ ਰਮਤ RAM ਸਹਾਈ ਰਹਾ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭੈ ਕਿਰਪਾਲ ਲਬਦੇ ਆਪਣੀ ਪਾਈ ਬਿਨ ਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤਰ ਠਾਕੁਰ ਨਾ ਕੋ ਬੈਰਾਈ ਸੁਆਮੀ ਸੋ ਪ੍ਰਸੰਨ ਭਏ ਜਨਮ ਮਰਨ ਦੋ ਗਏ ਸੰਤਨ ਕੈ ਚਰਨ ਲਾਗੇ ਨਾਨਕ ਗੁਣ ਗਾਈ ਸਾਰਗ ਮਹੱਲਾ ਪੰਜਵਾ ਹਰਿ ਹਰੇ ਹਰ ਮੁਖੋ ਬੋਲੇ ਹਰਿ ਹਰੇ ਮਨ ਧਾਰੇ ਰਾਵ ਸ਼ਰਮਨ ਸੁਨਨ ਭਗਤ ਕਰਨ ਅਨਕ ਪਾਤਕ ਪੁਨਹਾ ਚਰਨ ਸਰਨ ਪਰਨ ਸਾਧੂ ਆਨ ਬਾਨ ਵਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਭਾਵਨਾ ਮਹਿ ਪੁਨੀਤ ਸੇਵਕ ਪੈ ਦੂਰ ਕਰਨ ਕਾਲਵਲ ਦੋਖ ਜਾਰੇ ਕਾਹਤ ਮੁਕਤ ਸੁਨਤ ਮੁਕਤ ਰਹਾਤ ਜਨਮ ਰਹਤੇ ਰਾਮ ਰਾਮ ਸਾਰ ਭੂਤ ਨਾਨਕ ਤਤ ਵਿਚਾਰੇ ਸਾਰਗ ਮਹੱਲਾ ਪੰਜਵਾ ਨਾਮ ਭਗਤ ਮਾਗ ਸੰਤ ਤਿਆਗ ਸਗਲ ਕਾਮੀ ਰਹਾ ਪ੍ਰੀਤ ਲਾਏ ਹਰ ਧਿਆਏ ਗੁਰ ਗੋਬਿੰਦ ਸਦਾ ਗਾਏ ਹਰ ਜਨ ਕੀ ਰੇਨ ਬਾਛ ਦੈਨ ਹਾਰ ਸੁਆਮੀ ਸਰਬ ਕੁਸਲ ਸੁਖ ਬਿਸਰਾਮ ਆਰਦਾ ਆਨੰਦ ਨਾਮ ਜਮ ਕੀ ਕਛ ਨਾਹੇ ਤਰਾਸ ਸਿਮਰੇ ਅੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਮ ਰੂਪ ਸਾਧ ਸੰਗ ਨਾਨਕ ਪਾਰ ਗ੍ਰਾਮੀ ਸਾਰਗ ਮਹੱਲਾ ਪੰਜਵਾ ਗੁਣ ਲਾਲ ਗਾਵੋ ਗੁਰ ਦੇਖੇ ਪੰਚਾ ਤੇ ਏਕ ਝੂਟਾ ਜੋ ਸਾਧ ਸੰਗ ਪਾਗ ਰਉ ਰਹਾਓ ਦ੍ਰਿਸ਼ਟੋ ਕੈ ਸੰਗ ਨ ਜਾਏ ਮਾਨ ਤਿਆਗ ਮੋਹਾਏ ਕੈ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੋਹਾ ਪਾਇਓ ਹੈ ਗੁਣ ਨਿਧਾਨ ਸਗਲ ਆਸ ਪੂਰੀ ਨਾਨਕ ਮਨ ਆਨੰਦ ਭਏ ਗੁਰ ਬਿਖਮ ਗਾਰ ਤੋਰੀ